ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੋਗੜ ਸੁਜਾਨੀ ਨਹੀਂ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨਿਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਨਹੀਂ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨਿਕੀ ਖਟਾਨੀ जिय की एक ही बहमानी अवर जतन कर रहे बहु तेरे तिन तिल नहीं कीमत जाने रहा ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ओए जो बीच हम तुम कश होते तिन की बात बिलानी अलंकार मिल थैली हुई है ताते कनक वखानी ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹ ਚਲ ਘਰ ਬਾਦੇ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹ ਚਲ ਘਰ ਬਾਦੇ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਦਸਾਂ ਪਾਤਸ਼ਾਹਾਂ ਦਾ ਪ੍ਰਤੱਖ ਸਰੂਪ ਜਾਗਤ ਜੋਤ ਪ੍ਰਗਟ ਗੁਰਾਂ ਕੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਵਾਰਗਾ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੋਏ ਪਵਿੱਤਰ ਮੁਖ ਵਾਕ ਦੀ ਕਥਾ ਵਿਚਾਰ ਨਿਤਨੇਮ ਨਾਲ ਜਿੱਥੇ ਇਸ ਸਥਾਨ ਤੇ ਸਰੀਰ ਕਰਕੇ ਤਨ ਕਰਕੇ ਬੈਠ ਕਰਕੇ ਸਰਵਣ ਕਰਦੇ ਹੋ ਉਥੇ ਦੇਸ਼ ਦੁਨੀਆ ਦੇ ਅੰਦਰ ਚੈਨਲ ਮਾਧਿਅਮਾਂ ਰਾਹੀਂ ਸੁਰਤ ਕਰਕੇ ਇਸ ਸਥਾਨ ਨਾਲ ਜੁੜ ਕੇ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹ ਲੈਂਦੇ ਹੋ ਜਿੱਥੇ ਅੱਜ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ ਉੱਥੇ ਅੱਜ ਸਤਿਗੁਰਾਂ ਦਾ ਮਹਾਨ ਪਵਿੱਤਰ ਪਹਿਲਾ ਪ੍ਰਕਾਸ਼ ਪੁਰਬ ਹੈ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਤਿਗੁਰੂ ਬਖਸ਼ੀ ਬੁੱਧ ਅਨੁਸਾਰ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕਰਨੀ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਸਤਿਗੁਰੂ ਨੇ ਜਦੋਂ ਆਪਾਂ ਸਤਿਗੁਰਾਂ ਦੇ ਪੁਰਬ ਵੇਖਦੇ ਆ ਤਾਂ ਸਤਿਗੁਰਾਂ ਦੇ ਆਪਾ ਪ੍ਰਕਾਸ਼ ਪੁਰਬ ਮਨਾਉਨੇ ਆ ਗੁਰਤਾ ਗੱਦੀ ਪੁਰਬ ਮਨਾਉਨੇ ਆ ਫਿਰ ਤੀਸਰਾ ਜੋਤੀ ਜੋਤ ਪੁਰਬ ਮਨਾਉਨੇ ਆ ਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਜੁਗੋ ਜੁਗ ਅਟਲ ਸਤਿਗੁਰੂ ਹਾਰੀ ਜਿਨ੍ਹਾਂ ਸਤਿਗੁਰਾਂ ਦਾ ਆਪਾ ਪ੍ਰਕਾਸ਼ ਪੁਰਬ ਸੰਪੂਰਨਤਾ ਦਿਵਸ ਪੁਰਬ ਗੁਰਤਾ ਗੱਦੀ ਪੁਰਬ ਮਨਾਉਨੇ ਆ ਪਰ ਜੋਤੀ ਜੋਤ ਪੁਰਬ ਕਦੇ ਨਾ ਕਿਸੇ ਨੇ ਮਨਾਇਆ ਤੇ ਨਾ ਹੀ ਕਿਸੇ ਨੇ ਮਨਾਉਣਾ ਕਿਉਂਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਨੂੰ ਐਸੇ ਗੁਰੂ ਦੇ ਨਾਲ ਲਾਇਆ ਜਿਹੜੇ ਸਤਿਗੁਰੂ ਜੁਗੋ ਜੁਗ ਅਟਲ ਹਨ ਨਾ ਕਦੇ ਮਰਦੇ ਆ ਨਾ ਕਦੇ ਆਉਂਦੇ ਜਾਂਦੇ ਆ ਇਸ ਕਰਕੇ ਅਬਨਾਸੀ ਸ਼ਬਦ ਗੁਰੂ ਦੇ ਸਤਿਗੁਰੂ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂ ਦੀ ਸਿੱਖਾ ਨੂੰ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬਨਵਾਸ ਸਤਿਗੁਰੂ ਇੱਕ ਐਸੇ ਵਿਲੱਖਣ ਸਤਿਗੁਰੂ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਵਿਲੱਖਣਤਾ ਹਾਸਲ ਹੈ ਕਿ ਦੁਨੀਆ ਦੇ ਬਾਕੀ ਧਾਰਮਿਕ ਗ੍ਰੰਥ ਸਾਰੇ ਭਾਵੇਂ ਸਤਕਾਰਯੋਗ ਨੇ ਪਰ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਾਦੇੜ ਦੀ ਹਜੂਰ ਸਾਹਿਬ ਦੀ ਧਰਤੀ ਤੇ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਲਖਣਤਾ ਹੈ ਕਿ ਦੁਨੀਆ ਦੇ ਭਾਵੇਂ ਸਾਰੇ ਧਾਰਮਿਕ ਗ੍ਰੰਥ ਉਹਨਾਂ ਦੇ ਰਹਿਬਰਾਂ ਵੱਲੋਂ ਪੈਗੰਬਰਾਂ ਵੱਲੋਂ ਅਵਤਾਰਾਂ ਵੱਲੋਂ ਉਚਾਰਨ ਹੋਈ ਜਿਹੜੇ ਬਚਨ ਨੇ ਉਹ ਆਪ ਨਹੀਂ ਅੰਕਿਤ ਕੀਤੇ ਉਹਨਾਂ ਦੇ ਸੇਵਕਾਂ ਵੱਲੋਂ ਮਰੀਦਾਂ ਵੱਲੋਂ ਅੰਕਿਤ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਬਾਦ ਘਟ ਵੀ ਹੋ ਸਕਦੀ ਆ ਪਰ ਧੰਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇਵਲ ਐਸੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਹਿਆਤੀ ਵਿੱਚ ਜਦੋਂ ਬਾਣੀ ਉਚਾਰਨ ਕੀਤੀ ਆਪ ਬਾਣੀ ਲਿਖੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਯੂਨੀਵਰਸਲ ਟਰੁੱਥ ਨੇ ਜਿਹੜੇ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਨੇ ਤੇ ਆਉਣ ਵਾਲੇ ਭਵਿੱਖਰ ਸਮੇਂ 'ਚ ਵੀ ਸੱਚ ਨੇ ਇਸ ਪਾਵਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਸਮੇਂ ਦੇ ਨਾਲ ਕੋਈ ਬਦਲਾਵ ਕਰਨ ਦੀ ਲੋੜ ਨਹੀਂ ਹੈ ਨਾ ਬਾੜ ਹੈ ਨਾ ਘਾਟ ਹੈ ਨਾ ਘਾਟ ਬਾਦ ਹੋਤ ਹੈ ਜਗਤ ਜਲੰਦੇ ਨੂੰ ਤਾਰਨ ਲਈ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਜਿਸ ਵੇਲੇ ਧਰਤੀ ਨੇ ਪੁਕਾਰਾਂ ਕੀਤੀਆਂ ਰਜੋਈਆਂ ਕੀਤੀਆਂ ਅਰਦਾਸਾਂ ਕੀਤੀਆਂ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਫਿਰ ਧਰਤੀ ਦੀਆਂ ਪੁਕਾਰਾਂ ਸੁਣ ਕੇ ਆਪ ਆਪਣਾ ਸਰਗੁਣ ਸਰੂਪ ਧਾਰਿਆ ਆਪ ਨਰਾਇਣ ਕਲਾਕਾਰ ਹੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸੰਸਾਰ ਦੇ ਵਿੱਚ ਉਹ ਜੋਤੀ ਰੂਪ ਵਾਹਿਗੁਰੂ ਨੇ ਜੋਤ ਰੂਪ ਹਰਿ ਆਪ ਹਰੀ ਵਾਹਿਗੁਰੂ ਜੋ ਜੋਤੀ ਸਰੂਪ ਉਹਨੇ ਆਪਣਾ ਨਾਮ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਰੂਪ ਧਾਰਿਆ ਗੁਰੂ ਨਾਨਕ ਰੂਪ ਧਾਰ ਕੇ ਸਤਿਗੁਰੂ ਜੀ ਨੇ ਦੇਖਿਆ ਬਾਬਾ ਵੇਖਾ ਧਿਆਨ ਤਰ ਜਲਤੀ ਸਭ ਪ੍ਰithvi ਦੇਸ ਆਈ ਕਿਉਂ ਪ੍ਰਥਮੀ ਸੜ ਰਹੀ ਸੀ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲਦਾਏ ਜਿਹਦੇ ਅੰਦਰ ਬਾਣੀ ਭੁੱਲ ਜਾਂਦੀ ਉਹ ਸੜਦਾ ਹੈ ਬਲਦਾ ਹੈ ਤਪਦਾ ਹੈ ਤਪਦੇ ਹਿਰਦਿਆਂ ਨੂੰ ਸ਼ਾਂਤੀ ਦੇਣ ਲਈ ਸਤਿਗੁਰੂ ਜੀ ਨੇ ਫਿਰ ਬਾਣੀ ਉਚਾਰਨ ਕੀਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਪਾਂਦੇ ਨੂੰ ਉਪਦੇਸ਼ ਦਿੱਤਾ ਉੱਥੇ ਵੀ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਤ ਹਰਦਿਆਲ ਜੀ ਨੂੰ ਉਪਦੇਸ਼ ਦਿੱਤਾ ਤਾਂ ਉੱਥੇ ਵੀ ਬਾਣੀ ਉਚਾਰੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਜੇ ਸੱਜਣ ਠੱਗ ਨੂੰ ਤਾਰਨ ਗਏ ਤਲੰਬੇ ਦੀ ਧਰਤੀ ਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੇ ਸ਼ਬਦ ਉਚਾਰਿਆ ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਤ ਨਾ ਉਤਰੈ ਜੀ ਸੋ ਧੋਵਾ ਤਿਸ ਸਤਿਗੁਰੂ ਜੀ ਨੇ ਉਥੇ ਪਾਵਨ ਸ਼ਬਦ ਉਚਾਰਿਆ ਜੇ ਕਿਤੇ ਸਤਿਗੁਰੂ ਮਹਾਰਾਜ ਤੁਰ ਦੀ ਧਰਤੀ ਤੇ ਕੋੜੀ ਦੀ ਪੁਕਾਰ ਸੁਣ ਕੇ ਗਏ ਆ ਤਾਂ ਉਥੇ ਬਾਣੀ ਦਾ ਸ਼ਬਦ ਉਚਾਰਿਆ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੇ ਸਤਿਗੁਰੂ ਮਹਾਰਾਜ ਸੁਮੇਰ ਪਰਬਤ ਤੇ ਗਏ ਐ ਸਿੱਧਾ ਨਾਲ ਚੱਲ ਬਟਾਲੇ ਦੀ ਧਰਤੀ ਤੇ ਵਿਚਾਰ ਚਰਚਾ ਹੋਈ ਐ ਤਾਂ ਸਤਿਗੁਰੂ ਜੀ ਨੇ ਉੱਥੇ ਕੁਝ ਜਪ ਬਾਣੀ ਦੀਆਂ ਪੌੜੀਆਂ ਫਿਰ ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ ਇਉਂ ਸਮੇਂ ਸਮੇਂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਜਿਸ ਵੇਲੇ ਸਤਿਗੁਰੂ ਜੀ ਨੇ ਆਪਣਾ ਸਰੂਪ ਬਦਲਿਆ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਆਪਣਾ ਦੂਸਰਾ ਸਰੂਪ ਦੂਸਰਾ ਜਾਮਾ ਧਾਰਨ ਕੀਤਾ ਤਾਂ ਆਪਣੀ ਸਾਰੀ ਬਾਣੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ ਸੌਂਪ ਦਿੱਤੀ ਹੈ ਜਿੱਥੇ ਗੁਰਤਾਰਾ ਤਿਲਕ ਦਿੱਤਾ ਉੱਥੇ ਬਾਣੀ ਵੀ ਦਿੱਤੀ ਹੈ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਅਮਰਦਾਸ ਅਮਰਤ ਸ਼ਤਰ ਗੁਰੂ ਰਾਮ ਹੰਦੀਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਤੇ ਸੁਭਾਏਮਾਨ ਹੋਏ ਤਾਂ ਸਤਿਗੁਰਾਂ ਨੂੰ ਆਪਣੀ ਬਾਣੀ ਗੁਰਾਈ ਦਾ ਤਿਲਕ ਦਿੱਤਾ ਹੈ ਤੇ ਬਾਣੀ ਭੇਟ ਕਰ ਦਿੱਤੀ ਆ ਉਹ ਸਤਿਗੁਰਾਂ ਵਾਲੀ ਬਾਣੀ ਦੀਆਂ ਪੋਥੀਆਂ ਜਿਹੜੀਆਂ ਨੇ ਉਹ ਗੋਇੰਦਵਾਲ ਦੀ ਧਰਤੀ ਤੇ ਨੇ ਇਧਰ ਚੌਥੇ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਤੇ ਸੁਭਾਏਮਾਨ ਹੁੰਦੇ ਆ ਸਤਿਗੁਰੂ ਮਹਾਰਾਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਬੱਧੋ ਪੁਰਖ ਬਧਾਤੇ ਤਾ ਤੂ ਸੋਹਿਆ ਐਸੇ ਦਰਬਾਰ ਦੀ ਸਾਜਨਾ ਕਰਦੇ ਆ ਸਤਿਗੁਰੂ ਮਹਾਰਾਜ ਦਰਬਾਰ 'ਚ ਸਜੇ ਹੋਏ ਆ ਇੱਕ ਦਿਨ ਇੱਕ ਰਬਾਬੀ ਸਿੱਖ ਨੇ ਕੀਰਤਨ ਕਰਦੇ ਆ ਬਚਨ ਕੀ ਪੜਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਬਚਨ ਕੀਤਾ ਸਿੱਖਾ ਇਹ ਕਿਹਦੀ ਬਾਣੀ ਪੜ ਰਹੇ ਆ ਕਹਿਣ ਲੱਗਿਆ ਮਹਾਰਾਜ ਤੁਹਾਡੀ ਬਾਣੀ ਆ ਮਹਾਰਾਜ ਕਹਿੰਦੇ ਸਾਡੀ ਬਾਣੀ ਤਾਂ ਹੈ ਨਹੀਂ ਕਹਿੰਦਾ ਮਹਾਰਾਜ ਇਹਦੇ ਵਿੱਚ ਨਾਨਕ ਪਦ ਆਉਂਦਾ ਹੈ ਤੁਹਾਡੀ ਬਾਣੀ ਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਇਹ ਕੱਚੀ ਬਾਣੀ ਹੈ ਇਹਦੇ ਵਿੱਚ ਰਲਾਵਟ ਕੀਤੀ ਹੋਈ ਆ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਤਮਹਾਰਾਜ ਨੇ ਬਾ ਭਾਈ ਗੁਰਦਾਸ ਜੀ ਦੇ ਨਾਲ ਵਿਚਾਰ ਕੀਤੀ ਬਾਬਾ ਬੁੱਢਾ ਜੀ ਨੂੰ ਕੋਲ ਬੁਲਾ ਕੇ ਵਿਚਾਰ ਕੀਤੀ ਵੀ ਬਾਬਾ ਜੀ ਹੁਣ ਤਾਂ ਅਸੀਂ ਹਯਾਤੀ ਵਿੱਚ ਹਾਂ ਸਰੀਰ ਵਿੱਚ ਹਾਂ ਹੁਣ ਸਿੱਖ ਭਲੇਖਾ ਖਾ ਰਹੇ ਐ ਤਾਂ ਬਾਅਦ ਵਿੱਚ ਸਿੱਖਾਂ ਨੂੰ ਕਿੱਦਾਂ ਪਤਾ ਲੱਗੇਗਾ ਇਸ ਲਈ ਬਾਣੀ ਇਕੱਤਰਤ ਕਰਨੀ ਚਾਹੀਦੀ ਆ ਭਾਈ ਗੁਰਦਾਸ ਜੀ ਨੇ ਦੱਸਿਆ ਮਹਾਰਾਜ ਪਿਰਥੀ ਚੰਦ ਦਾ ਪੁੱਤਰ ਮਿਹਰਵਾਨ ਪਿੰਗਲ ਪੜਿਆ ਉਹ ਕਵਿਤਾ ਰਚਦਾ ਹੈ ਆਪਣੀ ਕੱਚੀ ਬਾਣੀ ਕਵਿਤਾ ਰਚ ਕੇ ਮਹਾਰਾਜ ਵਿੱਚ ਨਾਨਕ ਪਦ ਲਿਖ ਦਿੰਦਾ ਤੇ ਬਾਣੀ 'ਚ ਰਲਾਵਟ ਕਰਦਾ ਤਾਂ ਸਤਿਗੁਰੂ ਮਹਾਰਾਜ ਨੇ ਫਿਰ ਉਸ ਵੇਲੇ ਵਿਚਾਰਿਆ ਕਿ ਬਾਣੀ ਇਕੱਤਰਤ ਕਰਨੀ ਚਾਹੀਦੀ ਹੈ ਜਿੱਥੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਸਤਿਗੁਰਾਂ ਨੇ ਸਿੱਖਾਂ ਨੂੰ ਭੇਜ ਕੇ ਬਾਣੀ ਮੰਗਾਈ ਹੈ ਗੋਇੰਦਵਾਲ ਦੀ ਧਰਤੀ ਤੇ ਬਾਣੀ ਦੀਆਂ ਸਤਿਗੁਰਾਂ ਦੀਆਂ ਪੋਥੀਆਂ ਨੇ ਬਾਬੇ ਮੋਹਨ ਜੀ ਦੇ ਚਵਾਰੇ ਵਿੱਚ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰਿਆ ਵੀ ਬਾਬੇ ਮੋਹਨ ਤੋਂ ਬਾਣੀ ਦੀਆਂ ਪੋਥੀਆਂ ਲਿਆਉਣੀਆਂ ਚਾਹੀਦੀਆਂ ਇਤਿਹਾਸ ਵਿੱਚ ਜੇਕਰ ਆਉਂਦਾ ਮਹਾਰਾਜ ਨੇ ਜਦੋਂ ਬਚਨ ਕੀਤਾ ਭਾਈ ਗੁਰਦਾਸ ਜੀ ਦੇ ਹੱਥ ਜੋੜ ਕੇ ਖਲੋ ਕੇ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਪੋਥੀਆਂ ਲੈ ਕੇ ਆਉਣਾ ਮਹਾਰਾਜ ਨੇ ਵਿਚਾਰਿਆ ਕਿ ਭਾਈ ਜੀ ਦੇ ਅੰਦਰ ਮੈਂ ਆ ਗਈ ਹੈ ਪਾਤਸ਼ਾਹ ਕੁਝ ਬੋਲੇ ਨਹੀਂ ਭਾਈ ਗੁਰਦਾਸ ਜੀ ਗਏ ਐ ਤੁਸੀਂ ਸਾਰੇ ਇਤਿਹਾਸ ਪੜ੍ਹਦੇ ਸੁਣਦੇ ਹੋ ਭਾਈ ਗੁਰਦਾਸ ਜੀ ਗਏ ਐ ਪਰ ਬਾਬਾ ਮੋਹਨ ਜੀ ਨੇ ਦਰਵਾਜ਼ਾ ਨਹੀਂ ਖੋਲਿਆ ਖਾਲੀ ਹੱਥ ਮੁੜਨਾ ਪਿਆ ਭਾਈ ਗੁਰਦਾਸ ਜੀ ਜਦੋਂ ਵਾਪਸ ਆਇਆ ਤਾਂ ਬਾਬਾ ਬੁੱਢਾ ਜੀ ਖੜੇ ਹੋ ਗਏ ਹੱਥ ਜੋੜ ਕੇ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਲੈ ਕੇ ਆਉਣਾ ਆਗਿਆ ਨਹੀਂ ਹੋਈ ਪਰ ਬਾਬਾ ਬੁੱਢਾ ਜੀ ਗਏ ਨੇ ਜਾ ਕਰਕੇ ਬੂਹਾ ਖੜਕਾਇਆ ਬੜਾ ਚਿਰ ਖੜਕਾਉਂਦੇ ਰਹੇ ਪਰ ਬਾਬਾ ਮੋਹਨ ਜੀ ਨੇ ਗੁਰੂ ਕੇ ਸਾਹਿਬ ਜਾਦੇ ਨੇ ਬੂਹਾ ਨਹੀਂ ਖੋਲਿਆ ਬਾਬਾ ਜੀ ਦਾ ਸਰੀਰ ਬੜਾ ਜਰਵਾਣਾ ਕੱਦਾਵਾਰ ਸਰੀਰ ਸੀ ਬੜੇ ਬਲ ਵਾਲੇ ਸਨ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਗੁਰਪ੍ਰਤਾਪ ਚ ਲਿਖਦੇ ਆ ਕਿ ਬਾਬਾ ਬੁੱਢਾ ਜੀ ਨੇ ਜ਼ੋਰ ਦੀ ਧੱਕਾ ਮਾਰਿਆ ਸੁਮੇਧ ਚੂੜਾਂ ਦੇ ਦਰਵਾਜ਼ਾ ਪੁੱਟ ਦਿੱਤਾ ਅੰਦਰ ਕੀ ਵੇਖਦੇ ਆ ਬਾਬਾ ਮੋਹਨ ਜੀ ਦਸੋਂ ਦਵਾਰ ਚ ਸਵਾਸ ਚੜਾਏ ਆ ਸਮਾਧੀ ਵਿੱਚ ਬੈਠੇ ਆ ਸਰੀਰ ਨੂੰ ਪਕੜ ਕੇ ਬੜਾ ਹਲੂਣੇ ਆ ਪਰ ਸਵਾਸ ਨਹੀਂ ਉਤਰੇ ਨੇਤਰ ਨਹੀਂ ਖੁੱਲੇ ਬੜਾ ਯਤਨ ਕੀਤਾ ਹੈ ਪਰ ਪੋਥੀਆਂ ਪ੍ਰਾਪਤ ਨਹੀਂ ਹੋਈਆਂ ਬਾਬਾ ਬੁੱਢਾ ਜੀ ਵੀ ਵਾਪਸ ਆਏ ਤਾਂ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਸੰਗਤ ਨੂੰ ਨਾਲ ਲਿਆ ਇਸ ਅੰਮ੍ਰਿਤਸਰ ਦੀ ਧਰਤੀ ਤੋਂ ਸਤਿਗੁਰੂ ਦੇਖੋ ਗੋਇੰਦਵਾਲ ਕਿੰਨੀ ਦੂਰ ਹੈ ਪਾਲਕੀ ਲੈ ਲਈਏ ਨਾਲ ਪੋਥੀਆਂ ਵਾਸਤੇ ਪਰ ਆਪ ਪਾਲਕੀ ਚ ਸਵਾਰ ਨਹੀਂ ਹੋਏ ਸਤਿਗੁਰੂ ਮਹਾਰਾਜ ਨੰਗੇ ਚਰਣੀ ਗਏ ਐ ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਪੁੱਜੇ ਐ ਸਤਿਗੁਰੂ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਵਿੱਤਰ ਸਥਾਨ ਤੇ ਮੱਥਾ ਟੇਕਿਆ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦੇਹਰੇ ਤੇ ਦੇਖ ਕਰਵਾਈ ਅਰਦਾਸ ਕੀਤੀ ਐ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਵੇਖੋ ਬਾਣੀ ਦਾ ਅਦਬ ਬਾਣੀ ਦਾ ਸਤਕਾਰ ਸਤਿਗੁਰੂ ਜੀ ਬਾਬਾ ਮੋਹਨ ਜੀ ਦਾ ਜਿੱਥੇ ਚਵਾਰਾ ਉਸ ਗਲੀ ਵਿੱਚ ਗਏ ਆ ਤਾਂ ਗਲੀ ਦੇ ਵਿੱਚ ਕੋਈ ਸਤਿਗੁਰੂ ਜੀ ਨੇ ਸਿੰਘਾਸਣ ਹੀ ਨਹੀਂ ਲਾਇਆ ਕੋਈ ਤਖਤ ਪੋਸ ਨਹੀਂ ਬਸਾਇਆ ਇਥੋਂ ਤੱਕ ਕਿ ਥੱਲੇ ਕੋਈ ਦਰੀ ਚਾਦਰ ਬਣੀ ਮਿਸਵਾਈ ਪੁੰਜੇ ਆਸਣ ਕੀਤਾ ਹੈ ਪੁੰਜੇ ਬੈਠ ਕੇ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦੇ ਮਨਾਂ ਨੂੰ ਮੋਹਣ ਵਾਲਾ ਹੈ ਉਸ ਮੋਹਨ ਪਰਮੇਸ਼ਰ ਨੂੰ ਸੰਬੋਧਨ ਹੋ ਕੇ ਸ਼ਬਦ ਉਚਾਰਿਆ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਬਾਬਾ ਮੋਹਨ ਜੀ ਨੇ ਜਿਸ ਵੇਲੇ ਸਿਫਤ ਦੇ ਵਚਨ ਸੁਣੇ ਨੇਤਰ ਖੁੱਲੇ ਨੇ ਉਸ ਵੇਲੇ ਚਵਾਰੇ ਤੋਂ ਬਾਹਰ ਆਏ ਆ ਤੇ ਪੋਥੀਆਂ ਲੈ ਕੇ ਥੱਲੇ ਆਏ ਆ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੋਥੀਆਂ ਭੇਟ ਕੀਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਣ ਲੱਗੇ ਮਹਾਰਾਜ ਨੇ ਵਰਜ ਦਿੱਤਾ ਹੈ ਪਾਤਸ਼ਾਹ ਕਹਿਣ ਲੱਗੇ ਮਾਮਾ ਜੀ ਤੁਸੀਂ ਰਿਸ਼ਤੇ ਵਿੱਚ ਸਾਡੇ ਮਾਮੇ ਲੱਗਦੇ ਹੋ ਕਿਉਂਕਿ ਬਾਬਾ ਮੋਹਨ ਜੀ ਦੇ ਭੈਣ ਸਨ ਬੀਬੀ ਭਾਨੀ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਨੇ ਸਕੇ ਮਾਮੇ ਨੇ ਬਾਬਾ ਮੋਹਨ ਜੀ ਮਾਮਾ ਜੀ ਤੁਸੀਂ ਵੱਡੇ ਥਾਂ ਲੱਗਦੇ ਹੋ ਤੁਸੀਂ ਮੇਰੇ ਚਰਨਾਂ ਤੇ ਸੀਸ ਕਿਉਂ ਰੱਖਦੇ ਹੋ ਅਵਗਿਆ ਹੋ ਜਾਵੇਗੀ ਤਾਂ ਬਾਬਾ ਮੋਹਨ ਜੀ ਕਹਿਣ ਲੱਗੇ ਸਤਿਗੁਰੂ ਜਿਸ ਵੇਲੇ ਤੁਹਾਡੇ ਪਿਤਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਸੌਂਪੀ ਸੀ ਮੇਰੇ ਭਰਾਤਾ ਬਾਬਾ ਮੋਰੀ ਜੀ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਭ ਤੋਂ ਪਹਿਲਾਂ ਮੱਥਾ ਟੇਕ ਦਿੱਤਾ ਸੀ ਮੋਰੀ ਪੁੱਤ ਸਨਮੁਖ ਹੋਆ ਰਾਮਦਾਸੈ ਪਹਿਰੀ ਪਾਏ ਜੀਓ ਜਦੋਂ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਸੀ ਤਾਂ ਮੈਂ ਕਿਹਾ ਸੀ ਸਤਿਗੁਰੂ ਆ ਸਾਡੀ ਵਸਤ ਗੁਰਤਾ ਗੱਦੀ ਸੇਵਕ ਨੂੰ ਦੇ ਰਹੇ ਹਾਂ ਵੇਖ ਕੇ ਮੇਰਾ ਹਿਰਦਾ ਤਪ ਰਿਹਾ ਮੈਂ ਕਿਵੇਂ ਮੱਥਾ ਟੇਕ ਦੇਵਾਂ ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਸੀ ਮੋਹਣ ਜੇ ਤੂੰ ਬਚਨ ਨਹੀਂ ਮੰਨੇਗਾ ਮਸਤਕ ਨਹੀਂ ਟੇਕੇਗਾ ਧੰਨ ਗੁਰੂ ਰਾਮਦਾਸ ਜੀ ਨੂੰ ਤੇਰਾ ਹਿਰਦਾ ਤਪਦਾ ਹੀ ਰਹੇਗਾ ਮਨ ਸ਼ਾਂਤ ਨਹੀਂ ਹੋਵੇਗਾ ਬਾਬਾ ਮੋਹਨ ਜੀ ਦੇ ਕੰਠ ਦੇ ਵਿੱਚ ਸਿਮਰਨ ਚੜਦਾ ਚੱਲਦਾ ਸੀ ਬੜੀ ਸਮਾਧੀ ਲਾਉਂਦੇ ਸਨ ਪਰ ਮਨ ਸ਼ਾਂਤ ਨਹੀਂ ਸੀ ਰਹਿੰਦਾ ਮਨ ਨਹੀਂ ਸੀ ਟਿਕਦਾ ਤਾਂ ਇੱਕ ਦਿਨ ਅਰਦਾਸ ਕੀਤੀ ਮਹਾਰਾਜ ਮੈਂ ਕਿ ਹੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਮੈਥੋਂ ਭੁੱਲ ਹੋ ਗਈ ਤੁਹਾਡਾ ਬਚਨ ਨਹੀਂ ਕਮਾਇਆ ਗਿਆ ਮੇਰੇ ਤੇ ਕਿਰਪਾ ਕਰੋ ਮੇਰੇ ਮਨ ਨੂੰ ਸ਼ਾਂਤ ਕਰ ਦਿਓ ਤਪਦਾ ਹਿਰਦਾ ਠਾੜ ਦਿਓ ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਕਹਿੰਦੇ ਮੇਰੇ ਅਨੁਭਵ ਚ ਦਰਸ਼ਨ ਦਿੱਤੇ ਸਤਿਗੁਰੂ ਅਨੁਭਵ ਪ੍ਰਕਾਸ਼ ਨੇ ਸਿੱਖਾਂ ਨੂੰ ਅਨੁਭਵ ਦੇ ਵਿੱਚ ਦਰਸ਼ਨ ਬਖਸ਼ਦੇ ਆ ਸਮੇਂ-ਸਮੇਂ ਕਹਿੰਦੇ ਮਹਾਰਾਜ ਆਨ ਭਵ ਦੇ ਵਿੱਚ ਦਰਸ਼ਨ ਹੋਇਆ ਤੇ ਮਹਾਰਾਜ ਕਹਿਣ ਲੱਗੇ ਪੁੱਤਰ ਮੋਹਨ ਜੇ ਤੂੰ ਸਾਡਾ ਬਚਨ ਨਹੀਂ ਮੰਨਿਆ ਦੁੱਖ ਪਾਇਆ ਗੁਰੂ ਨੂੰ ਮੱਥਾ ਨਹੀਂ ਟੇਕਿਆ ਗੁਰੂ ਦਾ ਸ਼ਰੀਕ ਬਣਿਆ ਤੇਰਾ ਮਨ ਅਸ਼ਾਂਤ ਰਿਹਾ ਜੇ ਹੁਣ ਤੂੰ ਭੁੱਲ ਬਖਸ਼ਾਉਣਾ ਚਾਹਣਾ ਗੁਰੂ ਰਾਮਦਾਸ ਜੀ ਦੇ ਪੁੱਤਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਥਾਂ ਗੁਰਤਾ ਗੱਦੀ ਤੇ ਨੇ ਉਹ ਤੇਰੇ ਕੋਲ ਬਾਣੀ ਦੀਆਂ ਪੋਥੀਆਂ ਲੈਣ ਆਵਣਗੇ ਤੂੰ ਉਹਨਾਂ ਦੇ ਚਰਨਾਂ ਤੇ ਸੀਸ ਲਾਵੇਂ ਤਾਂ ਤੇਰੇ ਮਨ ਨੂੰ ਜਿਹੜੀ ਅਸ਼ਾਂਤੀ ਆ ਮਿਟ ਕੇ ਸ਼ਾਂਤੀ ਆ ਜਾਵੇਗੀ ਇਸ ਕਰਕੇ ਮਹਾਰਾਜ ਮੈਂ ਸਤਿਗੁਰਾਂ ਦਾ ਬਚਨ ਮੰਨ ਕੇ ਤੁਹਾਡੇ ਚਰਨਾਂ ਤੇ ਸੀਸ ਲਾ ਰਿਹਾ ਆਪਣੀ ਭੁੱਲ ਬਖਸ਼ਾ ਰਿਹਾ ਤਾਂ ਸਤਿਗੁਰੂ ਜੀ ਨੇ ਫਿਰ ਵਰਜਿਆ ਨਹੀਂ ਬਾਬਾ ਮੋਹਨ ਜੀ ਨੇ ਸੀਸ ਲਾਇਆ ਮਹਾਰਾਜ ਦੇ ਚਰਨਾਂ ਤੇ ਉਸੇ ਵੇਲੇ ਮਨ ਨੂੰ ਟਿਕਾ ਆ ਗਿਆ ਸ਼ਾਂਤੀ ਆ ਗਈ ਹੈ ਤਪਦਾ ਹਿਰਦਾ ਠਰ ਗਿਆ ਸ਼ਾਂਤੀ ਦੇ ਸੋਮੇ ਸ਼ਾਂਤੀ ਬਣਦੇ ਹੋਏ ਮਹਾਰਾਜ ਗੋਇੰਦਵਾਲ ਤੋਂ ਚੱਲਦਿਆਂ ਹੋਇਆ ਪੋਥੀਆਂ ਪਾਲਕੀ ਸਾਹਿਬ ਚ ਸੁਸ਼ੋਭਤ ਨੇ ਸਿੱਖ ਕੀਰਤਨ ਕਰ ਰਹੇ ਨੇ ਮਹਾਰਾਜ ਆਪ ਚੌਰ ਸਾਹਿਬ ਨੰਗੇ ਚਰਨੀ ਕਰ ਰਹੇ ਆ ਚੱਲਦਿਆਂ ਚੱਲਦਿਆਂ ਖਡੂਰ ਸਾਹਿਬ ਆਏ ਨੇ ਇੱਥੇ ਬਾਬਾ ਦਾਤੂ ਜੀ ਜਿਸ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਤੇ ਲੱਤ ਮਾਰੀ ਸੀ ਤੇ ਲੱਤ 'ਚ ਦਰਦ ਰਹਿੰਦਾ ਸੀ ਉਸ ਨੂੰ ਵੀ ਬਚਨ ਹੋਇਆ ਸੀ ਕਿ ਜਦ ਗੁਰੂ ਅਰਜਨ ਦੇਵ ਜੀ ਤੇਰੀ ਲੱਤ ਦੇ ਨਾਲ ਪਾਵਨ ਆਪਣਾ ਹਸਤ ਕਮਲ ਸੁਹਾਉਣਗੇ ਤੇਰੀ ਲੱਤ ਦਾ ਦਰਦ ਉਸ ਵੇਲੇ ਮਿਟੇਗਾ ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਸੋਮੇ ਜਿੱਥੇ ਬਾਬੇ ਮੋਹਨ ਨੂੰ ਸ਼ਾਂਤੀ ਦਿੱਤੀ ਉੱਥੇ ਬਾਬੇ ਦਾਤੂ ਦਾ ਜਿਹੜੇ ਲੱਤ ਦਾ ਦਰਦ ਸੀ ਮੇਟ ਕੇ ਉਹਨੂੰ ਵੀ ਸ਼ਾਂਤੀ ਦਿੱਤੀ ਉੱਥੋਂ ਚੱਲ ਕੇ ਆ ਸਾਹਮਣੇ ਜਿਹੜਾ ਸਥਾਨ ਲੰਗਰ ਵਾਲੀ ਬਾਹੀ ਤੋਂ ਜਦੋਂ ਆਪਾਂ ਪ੍ਰਕਰਮਾ ਵਿੱਚ ਉਤਰਦੇ ਆਂ ਅੱਗੇ ਸਾਹਮਣੇ ਇੱਕ ਚਬੂਤਰਾ ਹੈ ਥੜਾ ਸਾਹਿਬ ਹੈ ਜਿਹਨੂੰ 68 ਘਾਟ ਦੇ ਨਾਲ ਆਪਾਂ ਦਰਸ਼ਨ ਕਰਦੇ ਆਂ ਸੰਗਮਰਮਰ ਦੀ ਪਾਲਕੀ ਬਣੀ ਹੈ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਸਮੇਤ ਉਹ ਪਾਲਕੀ ਲੈ ਕੇ ਪੁੱਜੇ ਆ ਉਹ ਪਾਲਕੀ ਇੱਥੇ ਸੁਸ਼ੋਭਿਤ ਕੀਤੀ ਹੈ ਇੱਥੇ ਉਹ ਪਾਲਕੀ ਸੁਸ਼ੋਭਿਤ ਕਰਨ ਕਰਕੇ ਅੱਜ ਵੀ ਉਸ ਯਾਦ ਵਿੱਚ ਸੰਗਮਰਮਲ ਦੀ ਪਾਲਕੀ ਬਣੀ ਹੋਈ ਆ ਸਭ ਤੋਂ ਪਹਿਲਾਂ ਬਾਣੀ ਦੀਆਂ ਪੋਥੀਆਂ ਇੱਥੇ ਪੁੱਜੀਆਂ ਨੇ ਇੱਥੇ ਬਾਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਸ਼ੋਭਿਤ ਕੀਤੀ ਹੈ ਇਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਨੇ ਫਿਰ ਵਿਚਾਰਿਆ ਵੀ ਕੋਈ ਇਕਾਂਤ ਥਾਂ ਵੇਖੀਏ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ RAM ਸਰਵ ਸਾਹਿਬ ਵਾਲੀ ਥਾਂ ਦੀ ਚੋਣ ਕੀਤੀ ਇੱਥੇ ਦੋ ਤੰਬੂ ਲਾਏ ਕੋਲ ਛੋਟਾ ਸਰੋਵਰ ਤਿਆਰ ਕੀਤਾ ਹੈ ਬੜੀਆਂ ਸੰਘਣੀਆਂ ਬੇਰੀਆਂ ਨੇ ਬੜਾ ਸੋਹਣਾ ਰਮਣੀਕ ਸਥਾਨ ਹੈ ਇਕਾਂਤ ਸਥਾਨ ਹੈ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਬਾਬਾ ਜੀ ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬੈਠ ਕਰਕੇ ਆਈਆਂ ਹੋਈਆਂ ਸੰਗਤਾਂ ਦੀਆਂ ਅਰਦਾਸਾਂ ਸੁਣਨੀ ਹੈ ਸਾਡੇ ਥਾਂ ਸੰਗਤਾਂ ਨੂੰ ਉਹਨਾਂ ਦੀਆਂ ਝੋਲੀਆਂ ਭਰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਦਰਸ਼ਨ ਬਖਸ਼ਣੇ ਆ ਇਹ ਸਤਿਗੁਰੂ ਨੇ ਤਰੁੱਠ ਕੇ ਬਖਸ਼ਿਸ਼ ਕੀਤੀ ਤੇ ਸਤਿਗੁਰੂ ਕਹਿਣ ਲੱਗੇ ਬਾਬਾ ਜੀ ਅਸੀਂ ਰਾਮਸਰ ਦੀ ਧਰਤੀ ਤੇ ਬੈਠ ਕਰਕੇ ਪਾਵਨ ਬੀੜ ਤਿਆਰ ਕਰਨ ਲੱਗੇ ਆ ਸਾਡੇ ਵੱਲ ਕਿਸੇ ਨੂੰ ਨਹੀਂ ਆਉਣ ਦੇਣਾ ਸਤਿਗੁਰੂ ਜੀ ਬਾਬਾ ਬੁੱਢਾ ਜੀ ਤੇ ਬਖਸ਼ਿਸ਼ ਕਰਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸੇਵਾ ਦਿੱਤੀ ਆਪ ਸਤਿਗੁਰੂ ਮਹਾਰਾਜ ਰਾਮ ਸਰ ਦੀ ਪਾਵਨ ਧਰਤੀ ਤੇ ਗਰੀਬਨ ਵਾਸ ਸਤਿਗੁਰੂ ਅੰਮ੍ਰਿਤ ਵੇਲੇ ਬੈਠ ਕਰਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕਰਕੇ ਸਤਿਗੁਰੂ ਪਾਵਨ ਸਰੂਪ ਲਖਾਵਣ ਲੱਗੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਤੋਂ ਇੱਕ ਓੰਕਾਰ ਤੋਂ ਲੈ ਕਰਕੇ ਸਤਿਗੁਰੂ ਮਹਾਰਾਜ ਨੇ ਬਾਣੀ ਲਿਖਵਾਈ ਆ ਰਾਗ ਤੋਂ ਮੁਕਤ ਜਪਜੀ ਸਾਹਿਬ ਲਿਖਵਾਇਆ ਫਿਰ ਸੋਦਰ ਦੇ ਸ਼ਬਦ ਸਤਿਗੁਰੂ ਜੀ ਨੇ ਸੋਹਲੇ ਦੇ ਸ਼ਬਦ ਲਿਖਵਾਏ ਆ ਇਉਂ ਸਤਿਗੁਰੂ ਮਹਾਰਾਜ ਦੁਪਹਿਰ ਹੋਣ ਤੱਕ ਸਤਿਗੁਰੂ ਬਾਣੀ ਲਿਖਾਵਦੇ ਆ ਬੜੀ ਸੁੰਦਰ ਲਿਖਾਈ ਆ ਭਾਈ ਗੁਰਦਾਸ ਜੀ ਦੀ ਰੋਜ਼ਾਨਾ ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਬਾਣੀ ਲਿਖਾਵਣ ਦੇ ਲਈ ਰਾਮਸਰ ਸਾਹਿਬ ਸਤਿਗੁਰੂ ਮਹਾਰਾਜ ਬੈਠਦੇ ਆ ਭਾਈ ਗੁਰਦਾਸ ਜੀ ਸਮੇਂ ਸਿਰ ਪਹੁੰਚ ਜਾਂਦੇ ਆ ਤੇ ਭਾਈ ਗੁਰਦਾਸ ਸਾਹਿਬ ਜੀ ਫਿਰ ਉਸ ਵੇਲੇ ਸਤਿਗੁਰੂ ਮਹਾਰਾਜ ਜੋ ਬਾਣੀ ਉਚਾਰਦੇ ਆ ਬੜੇ ਧਿਆਨ ਨਾਲ ਸੁਣ ਕੇ ਨਾਲ ਨਾਲ ਲਿਖਦੇ ਆ ਕੱਲਾ ਕੱਲਾ ਅੱਖਰ ਕੱਲੇ ਕੱਲੇ ਲਗ ਮਾਤਰ ਸਤਿਗੁਰੂ ਲਿਖਵਾ ਰਹੇ ਆ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦੀ ਬਾਣੀ ਬਾਹਰ ਆਉਂਦੀ ਹੈ ਉੱਥੇ ਸਤਿਗੁਰੂ ਦੋ ਅੱਖਰ ਲਿਖਦੇ ਆ ਇੱਕ ਸ਼ਬਦ ਸੱਸੇ ਨੂੰ ਔਂਕੜ ਧੱਦੇ ਨੂੰ ਔਂਕੜ ਸੁੱਧ ਭਾਵ ਇਹ ਬਾਣੀ ਸੁੱਧ ਹੈ ਇਹਦੇ ਵਿੱਚ ਕੋਈ ਘਾਟਵਾਦ ਕਰਨ ਦਾ ਯਤਨ ਨਾ ਕਰੇ ਜਿੱਥੇ ਆਪਣੀ ਬਾਰ ਦੇ ਸ਼ਲੋਕ ਪੌੜੀਆਂ ਆਉਂਦੀਆਂ ਸਤਿਗੁਰੂ ਮਹਾਰਾਜ ਉੱਥੇ ਲਿਖਦੇ ਆ ਸੁੱਧ ਕੀਚੇ ਕਿਉਂਕਿ ਵੱਡੇ ਸਤਿਗੁਰਾਂ ਦੀ ਬਾਣੀ ਅਸੀਂ ਸੁੱਧ ਨਹੀਂ ਕਰ ਸਕਦੇ ਉਹ ਸੁੱਧ ਆ ਪਹਿਲੋਂ ਹੀ ਇਸ ਕਰਕੇ ਕੱਲਾ ਸੁੱਧ ਸ਼ਬਦ ਲਿਖਦੇ ਆ ਜਿੱਥੇ ਆਪਣੀ ਉਚਾਰਨ ਕੀਤੀ ਬਾਣੀ ਲਿਖਦੇ ਆ ਮਹਾਰਾਜ ਵਾਰਾਂ ਉੱਥੇ ਸਤਿਗੁਰੂ ਲਿਖਦੇ ਆ ਸੁੱਧ ਕੀਚੇ ਅਸੀਂ ਸੁੱਧ ਕੀਤੀ ਹੋਈ ਹੈ ਮਤਾਂ ਕੋਈ ਯਤਨ ਕਰੇ ਵੀ ਜਿਵੇਂ ਅੱਜ ਕੱਲ ਕਹਿੰਦੇ ਆ ਵਿਆਕਰਨ ਦੇ ਹਿਸਾਬ ਨਾਲ ਆ ਹੋਣਾ ਚਾਹੀਦਾ ਜੀ ਆ ਹੋਣਾ ਚਾਹੀਦਾ ਬਾਣੀ ਵਿੱਚ ਨਹੀਂ ਕੋਈ ਬਾਦ ਘਾਟ ਕਰ ਸਕਦਾ ਜੋ ਮਹਾਰਾਜ ਨੇ ਲਿਖਿਆ ਅੱਖਰ ਅੱਖਰ ਲਗ ਮਾਤਰ ਇਨ ਵਿਨ ਹੈ ਨਾ ਕੋਈ ਘਟ ਨਾ ਕੋਈ ਵੱਧ ਇੱਕੋ ਹੀ ਲਗ ਮਾਤਰ ਦਾ ਫਰਕ ਪਾਇਆ ਸੀ ਆਨੰਦਪੁਰ ਸਾਹਿਬ ਸਤਿਗੁਰੂ ਜੀ ਨੇ ਸਿੱਖ ਨੂੰ ਤਾੜਨਾ ਕੀਤੀ ਸੀ ਇੱਕੋ ਹੀ ਸ਼ਬਦ ਦਾ ਫਰਕ ਪਾਇਆ ਸੀ ਬਾਬਾ ਰਾਮ ਰਾਏ ਨੇ ਸਤਿਗੁਰੂ ਜੀ ਨੇ ਬੇਮੁਖ ਕਰਾਰ ਦੇ ਦਿੱਤਾ ਸੀ ਇਸ ਲਈ ਸਤਿਗੁਰੂ ਮਹਾਰਾਜ ਬਾਣੀ ਲਿਖਵਾ ਰਹੇ ਆ ਰੋਜ਼ਾਨਾ ਜਿਸ ਵੇਲੇ ਸਤਿਗੁਰਾਂ ਦੀ ਬਾਣੀ ਲਿਖਵਾਈ ਆ ਮਹਾਰਾਜ ਨੇ ਭਗਤਾਂ ਦੀ ਬਾਣੀ ਦੀ ਵਾਰੀ ਆਈ ਆ ਮਹਾਰਾਜ ਜਿੱਥੇ ਸਤਿਗੁਰਾਂ ਦੀ ਬਾਣੀ ਦਾ ਸ਼ਬਦ ਪੂਰਾ ਹੁੰਦਾ ਹੈ ਅਖੀਰਲੀ ਤੁਕ ਵਿੱਚ ਨਾਨਕ ਪਦ ਲਿਖਾਉਂਦੇ ਆ ਸਤਿਗੁਰਾਂ ਦੇ ਨਾਮ ਦੀ ਮੋਹਰ ਲਾਉਂਦੇ ਆ ਵੀ ਇਹ ਵੱਡੇ ਸਤਿਗੁਰਾਂ ਦੀ ਬਾਣੀ ਹੈ ਇਹ ਸਤਿਗੁਰਾਂ ਦੀ ਬਾਣੀ ਹੈ ਨਾਨਕ ਪਦ ਦੀ ਮੋਹਰ ਛਾਪ ਲਾ ਦਿੰਦੇ ਆ ਸਤਿਗੁਰੂ ਜਿਸ ਵੇਲੇ ਭਗਤਾਂ ਦੀ ਬਾਣੀ ਆਉਂਦੀ ਹੈ ਤਾਂ ਸਤਿਗੁਰੂ ਮਹਾਰਾਜ ਜਿਸ ਵੀ ਭਗਤ ਦੀ ਬਾਣੀ ਹੈ ਉਹ ਭਗਤ ਸਹਿਬਾਨ ਦਾ ਨਾਮ ਦਰਜ ਕਰਦੇ ਆ ਜਿਸ ਵੇਲੇ ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਵੀ ਮਹਾਰਾਜ ਵੱਡੇ ਸਤਿਗੁਰਾਂ ਦੀ ਬਾਣੀ ਲਿਖਵਾ ਰਹੇ ਆ ਪੋਥੀਆਂ ਨੇ ਪੋਥੀਆਂ ਚੋਂ ਬਾਣੀ ਲਿਖਵਾ ਰਹੇ ਆ ਆਪਣੀ ਬਾਣੀ ਕੰਠੋਂ ਉਚਾਰਨ ਕਰ ਰਹੇ ਆ ਪਰ ਆ ਭਗਤ ਸਾਹਿਬਾਨ ਦੀ ਬਾਣੀ ਕਿੱਥੋਂ ਲਿਖਾ ਰਹੇ ਆ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ ਹੈ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਲਿਖਦੇ ਆ ਕਿ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਰਾਮਸਰ ਦੀ ਧਰਤੀ ਤੇ ਮਹਾਰਾਜ ਆਪ ਜੀ ਕਿਰਪਾ ਕਰੋ ਆ ਕਿੰਨਾ ਦੀ ਬਾਣੀ ਲਿਖਾ ਰਹੇ ਹੋ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਭਗਤ ਸ਼ਬਦ ਲਿਖ ਰਹੇ ਹੋ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਹੋਏ ਨੇ ਕੌਣ ਨੇ ਕਿਉਂਕਿ ਅਸੀਂ ਤਾਂ ਗੁਰਸਿੱਖਾਂ ਦਾ ਇਤਿਹਾਸ ਸੁਣਿਆ ਬਾਣੀ ਸੁਣਦੇ ਆ ਰਹੇ ਹਾਂ ਭਗਤਾਂ ਦੀ ਪਰ ਉਸ ਵੇਲੇ ਸਭ ਤੋਂ ਪਹਿਲੀ ਵਾਰ ਲਿਖਾਈ ਜਾ ਰਹੀ ਸੀ ਭਾਈ ਗੁਰਦਾਸ ਜੀ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਕਹਿਣ ਲੱਗੇ ਭਾਈ ਜੀ ਜਿਸ ਸਮੇਂ ਤੁਸੀਂ ਰੋਜ਼ ਆਉਣੇ ਹੋ ਭਾਈ ਸੰਤੋਖ ਸਿੰਘ ਲਿਖਦੇ ਆ ਗੁਰਪ੍ਰਤਾਪ ਜੀ ਮਹਾਰਾਜ ਕਹਿਣ ਲੱਗੇ ਕੱਲ ਨੂੰ ਦੋ ਘੜੀਆਂ ਪਹਿਲਾਂ ਆਇਓ ਤਾਂ ਅਗਲੇ ਦਿਨ ਭਾਈ ਗੁਰਦਾਸ ਜੀ ਦੋ ਘੜੀਆਂ ਪਹਿਲਾਂ ਸਤਿਗੁਰੂ ਜੀ ਦੇ ਤੰਬੇ ਤੰਬੂ ਵਿੱਚ ਰੋਜ਼ਾਨਾ ਵਾਂਗ ਜਿਵੇਂ ਮੱਥਾ ਟੇਕਦੇ ਪਹਿਲਾਂ ਜਾ ਕੇ ਮਹਾਰਾਜ ਨੂੰ ਮੱਥਾ ਟੇਕਣ ਗਏ ਐ ਤਾਂ ਕੀ ਵੇਖਦੇ ਆ ਕਈ ਰੋਹਾਂ ਸਤਿਗੁਰੂ ਜੀ ਦੇ ਆਲੇ ਦੁਆਲੇ ਬੈਠੀਆਂ ਮੱਥਾ ਟੇਕ ਕੇ ਪੁੱਛਿਆ ਮਹਾਰਾਜ ਇਹ ਕੌਣ ਨੇ ਤਾਂ ਮਹਾਰਾਜ ਕਹਿਣ ਲੱਗੇ ਪੁੱਛ ਲੋ ਇਹਨਾਂ ਨੂੰ ਕੌਣ ਹੈ ਆਪ ਹੀ ਦੱਸਣਗੇ ਪੁੱਛਿਆ ਤਾਂ ਦੱਸਿਆ ਗਿਆ ਕਿ ਇਹ ਭਗਤ ਕਬੀਰ ਜੀ ਨੇ ਇਹ ਭਗਤ ਰਵਦਾਸ ਜੀ ਨੇ ਇਹ ਭਗਤ ਫਰੀਦ ਜੀ ਨੇ ਇਹ ਭਗਤ ਧੰਨਾ ਜੀ ਨੇ ਉਹ 15 ਭਗਤਾਂ ਦੇ ਰੂਹਾਂ ਦੇ ਸਤਿਗੁਰੂ ਜੀ ਨੇ ਦਰਸ਼ਨ ਕਰਾਏ ਇਹ ਕੋਈ ਮੈਂ ਆਪਣੇ ਕੋਲ ਨਹੀਂ ਸਾਡੇ ਇਤਿਹਾਸ ਵਿੱਚ ਇਸੇ ਸਥਾਨ ਤੇ ਰੋਜ਼ਾਨਾ ਇਤਿਹਾਸਕ ਸਥਾਨਾਂ ਤੇ ਜਿਹੜੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਹੁੰਦੀ ਉਹਦੇ ਵਿੱਚ ਪ੍ਰਸੰਗ ਅੰਕਤ ਹੈ ਬੜੇ ਵਿਸਥਾਰ ਨਾਲ ਹੈ ਮੈਂ ਸਮੇਂ ਵਿੱਚ ਰਹਿ ਕੇ ਸੰਖੇਪ ਬੇਨਤੀ ਕਰ ਰਿਹਾ ਹਾਂ ਫਿਰ ਰੋਜ਼ਾਨਾ ਉਹ ਭਗਤ ਸਾਹਿਬਾਨ ਦੀ ਬਾਣੀ ਲਿਖਾਵਦੇ ਆ ਜਿਸ ਵੇਲੇ ਸੂਰਦਾਸ ਭਗਤ ਜੀ ਦੀ ਬਾਣੀ ਲਿਖਾਈ ਜਾ ਰਹੀ ਹੈ ਗੁਰਪ੍ਰਤਾਪ ਦੇ ਵਿੱਚ ਜ਼ਿਕਰ ਆਉਂਦਾ ਹੈ ਭਗਤ ਸੂਰਦਾਸ ਜੀ ਆਪਣੀ ਬਾਣੀ ਲਿਖਾਵਣ ਲੱਗੇ ਆ ਇੱਕੋ ਹੀ ਤੁਕ ਲਿਖਾਈ ਹੈ ਤੇ ਸਮਾਧੀ ਲੱਗ ਗਈ ਆ ਅਸੀਂ ਹੋ ਸਕਦਾ ਤਰਕ ਕਰੀਏ ਕਿਉਂਕਿ ਸਾਡੀ ਉਹ ਅਵਸਥਾ ਨਹੀਂ ਹੈ ਇਹ ਅਵਸਥਾਵਾਂ ਦੀਆਂ ਗੱਲਾਂ ਨੇ ਕਹਿੰਦੇ ਉਸ ਵੇਲੇ ਜਦੋਂ ਸਮਾਧੀ ਲੱਗੀ ਆ ਇੱਕੋ ਹੀ ਤੁਕ ਉਚਾਰੀ ਆ ਉਹ ਤੁਕ ਭਾਈ ਗੁਰਦਾਸ ਜੀ ਨੇ ਲਿਖ ਲਈ ਹੈ ਸਾਡ ਮਨ ਹਰ ਬਿਮੁਖਣ ਕੋ ਸੰਗ ਕਿੰਨਾ ਚਿਰ ਭਾਈ ਗੁਰਦਾਸ ਜੀ ਉਡੀਕਦੇ ਰਹੇ ਵੀ ਹੁਣ ਵੀ ਬੋਲੇ ਹੁਣ ਵੀ ਬੋਲੇ ਤਾਂ ਸਤਿਗੁਰੂ ਜੀ ਨੇ ਸਾਰੰਗ ਰਾਗ ਦੇ ਵਿੱਚ ਇਹ ਤੁਕ ਲਿਖਵਾਈ ਆ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਇੱਕੋ ਹੀ ਤੁਕ ਰਹਿਣ ਦਿਓ ਗੁਰਸਿੱਖ ਜਿਹੜੇ ਇੱਕ ਤੁਕ ਨੂੰ ਪੜਿਆ ਕਰਨਗੇ ਉਹਨੂੰ ਪੂਰੇ ਸ਼ਬਦ ਦਾ ਫਲ ਮਿਲ ਜਾਇਆ ਕਰੇਗਾ ਉਸ ਵੇਲੇ ਭਾਈ ਬੰਨੋਂ ਵੀ ਕੋਲ ਹੈ ਭਾਈ ਬੰਨੋ ਕਲਮਾ ਘੜਦਾ ਸੀ ਸੇਵਾ ਕਰਦਾ ਸੀ ਜਿਸ ਵੇਲੇ ਸਮਾਧੀ ਖੁੱਲੀ ਹੈ ਸੂਰਦਾਸ ਜੀ ਨੇ ਸ਼ਬਦ ਪੂਰਾ ਕਰ ਦਿੱਤਾ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਰਹਿਣ ਦਿਓ ਇੱਕੋ ਹੀ ਤੁਕ ਲਿਖਣੀ ਹੈ ਬਾਣੀ 'ਚ ਅੱਜ ਵੀ ਉਹ ਇੱਕੋ ਹੀ ਤੋਕਾ ਗੁਰੂ ਗ੍ਰੰਥ ਸਾਹਿਬ 'ਚ ਸਾਰੰਗ ਰਾਗ 'ਚ ਜਿਹੜੇ ਸਿੱਖ ਬਾਣੀ ਪੜ੍ਹਦੇ ਆ ਸਹਿਜ ਪਾਠ ਕਰਦੇ ਆ ਉਹਨਾਂ ਨੂੰ ਪਤਾ ਹੈ ਭਗਤ ਸੂਰਦਾਸ ਜੀ ਦੀ ਬਾਣੀ ਕੇਵਲ ਇੱਕ ਤੋਕ ਹੈ ਸਾਡ ਮਨ ਹਰ ਵਿਮੁਖਣ ਕੋ ਸੰਗ ਪਰ ਭਾਈ ਬੰਨੋ ਨੇ ਲਿਖ ਲਈ ਹੈ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਲਿਖਵਾਈ ਮੁੰਦਾਵਣੀ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਨੇ ਰਾਗ ਮਾਲਾ ਦਰਜ ਕੀਤੀ ਆ ਅੱਜ ਵੀ ਉਹ ਕਰਤਾਰਪੁਰੀ ਬੀੜ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਹੜਾ ਪਹਿਲਾ ਸਰੂਪ ਸਤਿਗੁਰੂ ਜੀ ਦਾ ਜਿਹਦਾ ਪਹਿਲਾ ਪ੍ਰਕਾਸ਼ ਹੋਇਆ ਸੀ ਧੀਰਮੱਲੀਆਂ ਦੀ ਔਲਾਦ ਕੋਲ ਅੱਜ ਵੀ ਕਰਤਾਰਪੁਰ ਜਲੰਧਰ ਕੋਲ ਹੈ ਉਸ ਵਿੱਚ ਅੱਜ ਵੀ ਰਾਗਮਾਲਾ ਦਰਜ ਹੈ ਮਹਾਰਾਜ ਦੇ ਹੱਥ ਹਸਤ ਕਮਲਾ ਨਾਲ ਉਹੋ ਹੀ ਸ਼ਾਹੀ ਹੈ ਉਹੋ ਹੀ ਲਿਖਤ ਹੈ ਉਹੋ ਹੀ ਕਾਗਜ਼ ਹੈ ਉਹੋ ਹੀ ਸ਼ੈਲੀ ਹੈ ਰਾਗਮਾਲਾ ਸਤਿਗੁਰੂ ਜੀ ਨੇ ਦਰਜ ਕਰਵਾਈ ਹੈ ਇਹਦੇ ਪਿੱਛੇ ਵੀ ਬੜਾ ਲੰਮਾ ਇਤਿਹਾਸ ਹੈ ਸਮਾਂ ਨਹੀਂ ਹੈ ਜਿਸ ਵੇਲੇ ਬਾਣੀ ਸੰਪੂਰਨ ਹੋਈ ਭਗਤਾਂ ਦੀ ਗੁਰਸਿੱਖਾਂ ਦੀ ਪੱਟਾਂ ਦੀ ਬਾਣੀ ਸਤਿਗੁਰੂ ਜੀ ਨੇ ਅੰਕਿਤ ਕੀਤੀ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਲਤ ਬੰਧਾਵਨ ਦੇ ਲਈ ਉਸ ਵੇਲੇ ਇੱਥੇ ਪ੍ਰਬੰਧ ਨਹੀਂ ਸੀ ਅੱਜ ਤਾਂ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਇਹ ਰਾਮਦਾਸਪੁਰ ਅੰਮ੍ਰਿਤਸਰ ਦੀ ਬਸੋਂ ਅੱਜ ਭਾਵੇਂ ਬੜੀ ਸੰਘਣੀ ਆ ਸਭ ਕੁਝ ਹੈ ਇੱਥੇ ਕਿਉਂਕਿ ਗੁਰੂ ਕੇ ਬਚਨ ਨੇ ਇੱਥੇ ਬਸੋਂ ਸਦਾ ਹੀ ਸੰਗਣੀ ਰਹਿਣੀ ਆ ਬਾਣੀ 'ਚ ਕਹਿ ਦਿੱਤਾ ਬਾਣੀ ਅਟਲ ਬਸਦੀ ਸਗਨੇ ਅਪਾਰ ਪਰ ਉਸ ਵੇਲੇ ਸਤਿਗੁਰੂ ਜੀ ਨੇ ਜਦੋਂ ਇਹ ਨਗਰ ਬਸਾਇਆ ਉਦੋਂ ਇੱਥੇ ਜਿਲਤ ਬੰਨਣ ਦਾ ਪ੍ਰਬੰਧ ਨਹੀਂ ਸੀ ਲਾਹੌਰ ਸੀ ਰਾਜਧਾਨੀ ਉਸ ਵੇਲੇ ਲਾਹੌਰ ਭਾਈ ਬੰਨੋ ਨੂੰ ਭੇਜੇ ਕਿਉਂਕਿ ਲਾਹੌਰ ਦੇ ਵਿੱਚ ਹੀ ਭਾਈ ਬੰਨੋ ਘਿਓ ਦਾ ਕਾਰੋਬਾਰੀ ਸਿੱਖ ਸੀ ਬੜਾ ਵੱਡਾ ਵਪਾਰੀ ਹੈ ਲਖਾਰੀ ਵੀ ਬੜਾ ਵੱਡਾ ਹੈ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਰੋਮ ਰੋਮ ਸਿਮਰਨ ਚੱਲਦਾ ਜਦੋਂ ਸਿੱਖ ਨੇ ਪੁੱਛਿਆ ਸੀ ਮਹਾਰਾਜ ਕੋਈ ਸਿੱਖ ਹੈ ਜਿਹਦੇ ਰੋਮ ਰੋਮ ਸਿਮਰਨ ਚੱਲਦਾ ਹੋਵੇ ਤਾਂ ਮਹਾਰਾਜ ਨੇ ਭਾਈ ਬੰਨੋਂ ਦੇ ਦਰਸ਼ਨ ਕਰਾਏ ਸੀ ਵਪਾਰੀ ਵੀ ਹੈ ਲਖਾਰੀ ਵੀ ਹੈ ਅਭਿਆਸੀ ਵੀ ਹੈ ਭਾਈ ਬੰਨੋਂ ਸਰੂਪ ਲੈ ਕੇ ਗਿਆ ਮਨ ਚ ਆਇਆ ਵੀ ਕਿਉਂ ਨਾ ਉਤਾਰਾ ਕਰ ਲਈਏ ਅੰਮ੍ਰਿਤਸਰ ਤੋਂ ਜਾਂਦੇ ਆ ਜਾਂਦੇ ਆ ਨਾਲ ਸਹਾਇਕ ਲਖਾਰੀ ਲਾ ਰਹੇ ਆ ਨਾਲ ਪੱਤਰੇ ਵੰਡ ਦਿੱਤੇ ਆ ਤੇ ਸਰੂਪ ਦਾ ਉਤਾਰਾ ਕਰਨ ਲੱਗੇ ਆ ਜਿਲਤ ਬਨਵਾਈ ਆ ਉਥੇ ਤੇ ਵਾਪਸ ਆਉਂਦੇ ਆ ਇੱਕ ਸਰੂਪ ਹੋਰ ਤਿਆਰ ਕਰ ਲਿਆ ਦੇਖੋ ਕਿੱਡਾ ਲਖਾਰੀ ਹੋਵੇਗਾ ਜਿਲਤ ਬਣਾਉਣ ਇਥੋਂ ਲਾਹੌਰ ਗਿਆ ਲਾਹੌਰ ਤੋਂ ਵਾਪਸ ਆਇਆ ਜਿਲਤ ਬਣਾ ਕੇ ਇੰਨੇ ਸਮੇਂ 'ਚ ਇੱਕ ਸਰੂਪ ਹੋਰ ਤਿਆਰ ਕਰ ਲਿਆ ਤੇ ਮਹਾਰਾਜ ਕੋ ਜਦੋਂ ਲੈ ਕੇ ਗਿਆ ਇੱਕ ਸਰੂਪ ਸੀ ਜਦੋਂ ਆਇਆ ਦੋ ਸਰੂਪ ਨੇ ਮਹਾਰਾਜ ਕੋਲ ਦੋ ਸਰੂਪ ਲੈ ਕੇ ਆਇਆ ਮਹਾਰਾਜ ਕਹਿਣ ਲੱਗੇ ਭਾਈ ਬੰਨੋ ਇਹ ਦੂਸਰਾ ਸਰੂਪ ਮਹਾਰਾਜ ਨੇ ਪ੍ਰਕਾਸ਼ ਕਰਕੇ ਵੇਖਿਆ ਤਾਂ ਭਗਤ ਸੂਰਦਾਸ ਜੀ ਵਾਲਾ ਜਿਹੜਾ ਇੱਕ ਤੁਕ ਸੀ ਉਹਨੂੰ ਸ਼ਬਦ ਨੇ ਪੂਰਾ ਕਰ ਦਿੱਤਾ ਕਿਉਂਕਿ ਭਾਈ ਬੰਨੋ ਨੇ ਸੁਣ ਲਿਆ ਸੀ ਫਿਰ ਜਿਹੜੇ ਮਹਾਰਾਜ ਨੇ ਸੰਗਲਾ ਦੀਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿਵ ਨਾਵ ਰਾਜੇ ਦੀ ਬੇਨਤੀ ਤੇ ਸਵਾਸ ਚੜਾਉਣ ਦੀ ਵਿਧੀ ਦੱਸੀ ਸੀ ਪ੍ਰਾਣ ਸੰਗਲੀ ਦੇ ਵਿੱਚ ਹੱਠ ਜੋਗ ਦੇ ਨੇਮ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਿਨਾਂ ਵਿੱਚ ਲਿਖਾ ਦਿੱਤੀ ਤੀਜਾ ਸ਼ਾਹੀ ਦੀ ਵਿਧੀ ਲਿਖਾ ਦਿੱਤੀ ਕੁਝ ਹੋਰ ਬਾਦਾਂ ਘਾਟਾਂ ਕੀਤੀਆਂ ਮਹਾਰਾਜ ਨੇ ਵੇਖ ਕੇ ਵਚਨ ਕਰ ਦਿੱਤਾ ਭਾਈ ਬੰਨੋ ਇਹ ਚੰਗਾ ਨਹੀਂ ਕੀਤਾ ਤਾਂ ਆਪਣੀ ਮਰਜ਼ੀ ਨਾਲ ਬਾਦ ਘਾਟ ਕਰ ਦਿੱਤੀ ਹੈ ਇਹ ਵੀਰ ਖਾਰੀ ਰਹੇਗੀ ਜਿਵੇਂ ਸਮੁੰਦਰ ਦੇ ਵਿੱਚ ਮਨੁੱਖ ਹੋਵੇ ਉਹਨੂੰ ਪਿਆਸ ਲੱਗੇ ਪਰ ਸਮੁੰਦਰ ਦਾ ਪਾਣੀ ਨਹੀਂ ਪੀ ਸਕਦਾ ਕਿਉਂਕਿ ਖਾਰਾ ਜੇ ਪਾਣੀ ਪੀਵੇਗਾ ਉਲਟੀ ਆ ਜਾਵੇਗੀ ਮਹਾਰਾਜ ਕਹਿੰਦੇ ਸੰਸਾਰ ਸਮੁੰਦਰ ਦੇ ਵਿੱਚ ਇਹ ਚ ਬਾਣੀ ਰੂਪੀ ਜਲ ਹੈ ਵਰਤਾਂ ਵਿੱਚ ਖਾਰ ਪਾ ਦਿੱਤੀ ਹੈ ਸਿੱਖਾਂ ਦੀ ਇਹ ਤੇਰੀ ਬੀੜ ਪੜ ਕੇ ਗਤੀ ਨਹੀਂ ਹੋਵੇਗੀ ਮੇਰੇ ਸਿੱਖ ਤੇਰੇ ਬੀੜ ਨਹੀਂ ਪੜਨਗੇ ਭਾਵੇਂ ਅੱਜ ਵੀ ਭਾਈ ਬੰਨੋ ਦੀ ਖਾਰੀ ਬੀੜ ਦੇ ਕਈ ਉਤਾਰੇ ਮਿਲਦੇ ਆ ਪਰ ਸਿੱਖ ਪਰਖ ਕਰ ਲੈਂਦੇ ਆ ਵੀ ਇਹ ਖਾਰੀ ਹੈ ਕਿ ਅਸਲ ਬੀੜ ਹੈ ਪਤਾ ਲੱਗ ਜਾਂਦਾ ਹੈ ਕਿ ਭਾਈ ਬੰਨੋ ਨੇ ਜਿਹੜੇ ਬਾਦ ਘਾਟ ਕੀਤੀ ਹੈ ਉਹ ਸਿੱਖ ਜਿਹੜੇ ਬਾਣੀ ਪੜਨ ਵਾਲੇ ਆ ਉਹ ਦੇ ਦਰਸ਼ਨ ਕਰ ਲੈਂਦੇ ਆ ਸਤਿਗੁਰੂ ਮਹਾਰਾਜ ਨੇ ਜਿਸ ਵੇਲੇ ਬੀੜ ਤਿਆਰ ਕੀਤੀ ਆ ਜਲਦ ਬੰਦਵਾ ਲਈ ਹੈ ਤਾਂ ਹਿਰਦੇ ਵਿਚਾਰਨ ਸਤਗੁਰ ਕੀਨ ਗ੍ਰੰਥ ਸੰਭਾਲ ਕੇ ਕਰੈ ਕੌਣ ਸੋ ਪ੍ਰਵੀਨ ਮਹਾਰਾਜ ਨੇ ਹਿਰਦੇ 'ਚ ਵਿਚਾਰਿਆ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਤਿਆਰ ਹੋ ਗਿਆ ਬਾਣੀ ਇਕੱਤਰਤ ਹੋ ਗਈ ਹੈ ਹੁਣ ਇਹਦੀ ਟਹਿਲ ਸੇਵਾ ਕੌਣ ਕਰੇਗਾ ਪ੍ਰਕਾਸ਼ ਕੌਣ ਕਰੇਗਾ ਹੁਕਮਨਾਮਾ ਕੌਣ ਲਗਾਵੇਗਾ ਪਾਠ ਕੌਣ ਸੁਣਾਵੇਗਾ ਸੁਖਾਸਨ ਕੌਣ ਕਰੇਗਾ ਚੌਰ ਕੌਣ ਕਰੇਗਾ ਇਹ ਹਿਰਦੈ ਵਿਚਾਰਨ ਸਤਗੁਰ ਕੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਚਾਰ ਰਹੇ ਆ ਮਹਾਰਾਜ ਸਰੂਪ ਤਿਆਰ ਕਰਕੇ ਇਹ ਵਿਚਾਰ ਰਹੇ ਆ ਕਿ ਪ੍ਰਕਾਸ਼ ਕਿੱਥੇ ਕਰਨਾ ਹੈ ਬਾਬਾ ਬੁੱਢਾ ਜੀ ਨੂੰ ਪੁੱਛਿਆ ਤਾਂ ਬਾਬਾ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਨੇ ਕਿਹਾ ਹਰ ਜਪੇ ਹਰ ਮੰਦਰ ਸਾਜਿਆ ਮਹਾਰਾਜ ਆਪ ਜੀ ਨੇ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਬੱਧੋ ਪਰਖ ਵਿਧਾਤੇ ਤਾ ਤੂੰ ਸੋਹਿਆ ਜੇ ਗ੍ਰੰਥ ਵਰਗਾ ਦੁਨੀਆ 'ਚ ਕੋਈ ਗ੍ਰੰਥ ਨਹੀਂ ਤਾਂ ਮਹਾਰਾਜ ਤੁਸੀਂ ਵਚਨ ਕੀਤਾ ਕਿ ਹਰਮੰਦਰ ਵਰਗਾ ਕੋਈ ਹੋਰ ਸਥਾਨ ਵੀ ਨਹੀਂ ਹੈ ਇਸ ਲਈ ਸਤਿਗੁਰੂ ਮਹਾਰਾਜ ਇਹ ਪਾਵਨ ਬਾਣੀ ਦੇ ਸਰੂਪ ਦੇ ਸਥਾਪਨ ਲਈ ਇੱਕੋ ਇੱਕ ਸਥਾਨ ਹੈ ਜਿਹੜਾ ਆਪ ਜੀ ਨੇ ਸਾਜਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਾਂ ਮਹਾਰਾਜ ਵਿਚਾਰ ਰਹੇ ਆ ਵੀ ਸੇਵਾ ਕੌਣ ਕਰੇ ਤਾਂ ਸਤਿਗੁਰੂ ਜੀ ਨੇ ਵੇਖਿਆ ਬੇਦੀਆਂ ਦੇ ਕੁਲ ਦੇ ਸਹਿਬਜ਼ਾਦੇ ਧੰਨ ਗੁਰੂ ਨਾਨਕ ਦੇਵ ਜੀ ਮਨਸ ਦੇ ਸਹਿਬਜ਼ਾਦੇ ਵੀ ਨੇ ਫਿਰ ਸਤਿਗੁਰੂ ਜੀ ਨੇ ਵੇਖਿਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵੰਸ਼ ਤ੍ਰਿਹਣਾ ਦੀ ਵੰਸ਼ ਦੇ ਸਹਿਬਜ਼ਾਦੇ ਵੀ ਸਜੇ ਨੇ ਤੀਸਰੇ ਭੱਲੇ ਧੰਨ ਗੁਰੂ ਅਮਰਦਾਸ ਜੀ ਦੀ ਵੰਸ਼ ਦੇ ਸਹਿਬਜ਼ਾਦੇ ਵੀ ਨੇ ਗੁਰੂ ਰਾਮਦਾਸ ਜੀ ਦੀ ਵੰਸ਼ ਦੇ ਸਹਿਬਜ਼ਾਦੇ ਬਾਬੇ ਪਿਰਥੀ ਚੰਦ ਵਰਗੇ ਬਾਬਾ ਮਹਾਦੇਵ ਜੀ ਵਰਗੇ ਵੀ ਨੇ ਤਾਂ ਸਤਿਗੁਰੂ ਜੀ ਨੇ ਵਿਚਾਰਿਆ ਉਸ ਵੇਲੇ ਬੇਦੀ ਤੇਹਣ ਭੱਲੇ ਜੇ ਬੰਸ ਸੋਢੀ ਜੇ ਕੁਲ ਕੇ ਅਵਤੰਸ ਨਿਜ ਕੁਲ ਕੋ ਇਨ ਕੋ ਹੰਗਾਰਾ ਨਾ ਸਕੈ ਸੇਵਕ ਸੇਵ ਉਧਾਰਾ ਮਹਾਰਾਜ ਨੇ ਵਿਚਾਰਿਆ ਇਹ ਜਿਹੜੇ ਗੁਰੂ ਕੀਆ ਮਨਸਾਂ ਦੇ ਸਹਿਬਜ਼ਾਦੇ ਨੇ ਇਹਨਾਂ ਨੂੰ ਆਪਣੀ ਕੁਲ ਦਾ ਹੰਕਾਰ ਹੈ ਕੀ ਹੰਕਾਰ ਹੈ ਕਿ ਅਸੀਂ ਗੁਰੂ ਕੇ ਜਾਦੇ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਉੱਚ ਨਹੀਂ ਮੰਨਣਾ ਇਹਨਾਂ ਨੇ ਮਨ ਨੀਵਾ ਨਹੀਂ ਕਰਨਾ ਇਹ ਸੇਵਕ ਕੀ ਬਸਤ ਸੁਦੀਵਾ ਨਿਰਹੰਕਾਰ ਜਿਨਹੋ ਮਨ ਨੀਵਾ ਮਹਾਰਾਜ ਕਹਿੰਦੇ ਜਿਹੜੀ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਵਿਚਾਰਿਆ ਇਹ ਸੇਵਕ ਕੀ ਬਸਤ ਸੁਦੀਵਾ ਇਹ ਸਦੀਵ ਕਾਲ ਲਈ ਸੇਵਕ ਦੀ ਵਸਤੂ ਹੈ ਸੇਵਕ ਜਿਹੜਾ ਹੈ ਉਹ ਸੇਵਾ ਕਰੇਗਾ ਕਿਹੜਾ ਸੇਵਕ ਨਿਰਹੰਕਾਰ ਜਿਹੜਾ ਹੰਕਾਰ ਤੋਂ ਬਿਨਾ ਹੈ ਨਿਰਹੰਕਾਰ ਜਿਹੋ ਮਨ ਨੀਵਾ ਜਿਹਦਾ ਮਨ ਨੀਵਾ ਹੋਵੇਗਾ ਉਹ ਸੇਵਾ ਕਰੇਗਾ ਫਿਰ ਨਿਗਾਹ ਮਾਰੀ ਬੜੇ ਸਿੱਖ ਨੇ ਭਾਈ ਮੰਝ ਹੈ ਬਾਬਾ ਬੀਬੀ ਚੰਦ ਜੀ ਵਰਗੇ ਨੇ ਭਾਈ ਪ੍ਰਾਣਾ ਭਾਈ ਲੰਗਾਹਾ ਭਾਈ ਪੈੜਾ ਭਾਈ ਬੰਨੋ ਵਰਗੇ ਭਾਈ ਸਾਲੋ ਵਰਗੇ ਬਾਬੇ ਆਦਮ ਵਰਗੇ ਬੜੇ ਸਿੱਖ ਨੇ ਇੱਕ ਦੋ ਇੱਕ ਚੜੰਦੀਆਂ ਵੱਡੀ ਤੋਂ ਵੱਡੀ ਅਵਸਥਾ ਵਾਲੇ ਕਿਹਨੂੰ ਸੇਵਾ ਦਈਏ ਤਾਂ ਮਹਾਰਾਜ ਨੇ ਵਿਚਾਰਿਆ ਸ੍ਰੀ ਨਾਨਕ ਕੋ ਦਰਸ਼ਨ ਕੀਨ ਇੱਕੋ ਇੱਕ ਐਸਾ ਜੀ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਰਸ਼ਨ ਕੀਤੇ ਆ ਗੁਰੂ ਨਾਨਕ ਜੀ ਦੇ ਵੀ ਦਰਸ਼ਨ ਕੀਤੇ ਖੁਸ਼ੀਆਂ ਲਈਆਂ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸਾਡੇ ਤੱਕ ਮਹਾਰਾਜ ਨੇ ਵਿਚਾਰਿਆ ਗੁਰਿਆਈ ਦਾ ਤਿਲਕ ਦੇਣ ਵਾਲੇ ਸ੍ਰੀ ਨਾਨਕ ਕੋ ਦਰਸ਼ਨ ਕੀਨ ਅਸ ਸੇਵਾ ਵਿਖੇ ਬੁੱਢਾ ਪਰਵੀਨ ਮਹਾਰਾਜ ਨੇ ਵਿਚਾਰਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਪ੍ਰਵੀਨ ਨੇ ਸਿਆਣੇ ਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਰਾਤ ਨੂੰ ਇਹ ਵਿਚਾਰ ਕੀਤੀ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਸਵੈ ਸਰੂਪ ਦਾ ਧਿਆਨ ਧਰਿਆ ਨਿਤਨੇਮ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਪਾਵਨ ਸਰੂਪ ਆਪਣੇ ਸੀਸ ਤੇ ਲਓ ਬਾਬਾ ਬੁੱਢਾ ਜੀ ਦੇ ਸੀਸ ਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲੇ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਬਾਬਾ ਬੁੱਢਾ ਜੀ ਦੇ ਸੀਸ ਤੇ ਸੁਸ਼ੋਭਿਤ ਕੀਤੇ ਆ ਬਾਬਾ ਬੁੱਢਾ ਜੀ ਦੇ ਸੀਸ ਤੇ ਸਰੂਪ ਜਦੋਂ ਸੁਸ਼ੋਭਿਤ ਕੀਤਾ ਸੰਗਤਾਂ ਨੇ ਬੜੇ ਫੁੱਲਾਂ ਦੀ ਵਰਖਾ ਕੀਤੀ ਗਲ ਵਿੱਚ ਸੇਰੇ ਪਾਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰਾਮਸਰ ਦੀ ਧਰਤੀ ਤੋਂ ਆਪ ਨੰਗੇ ਚਰਨੀ ਚੌਰ ਕਰਦੇ ਆ ਰਹੇ ਆ ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਜੋਟੀਆਂ ਵਿੱਚ ਜਿਵੇਂ ਅੱਜ ਨਗਰ ਕੀਰਤਨ ਚੱਲਿਆ ਹੋਇਆ ਅੱਜ ਵੀ ਹੁਣ ਇਸੇ ਸਮੇਂ ਹਰ ਸਾਲ ਉਸੇ ਪਰੰਪਰਾ ਨੂੰ ਉਸੇ ਇਤਿਹਾਸ ਨੂੰ ਜਿਉਂਦਿਆਂ ਰੱਖਦਿਆਂ ਹੋਇਆ ਅੱਜ ਵੀ ਉਹ ਨਗਰ ਕੀਰਤਨ ਰਾਮਸਰ ਦੀ ਧਰਤੀ ਤੋਂ ਪ੍ਰਾਰੰਭ ਹੋਇਆ ਉਸੇ ਤਰ੍ਹਾਂ ਹੀ ਸੰਗਤਾਂ ਜੋਟੀਆਂ ਵਿੱਚ ਸ਼ਬਦ ਪੜ੍ਹਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਸਾਹਿਬ ਪਾਵਨ ਸਰੂਪ ਸੀਸ ਤੇ ਲੈ ਕੇ ਪਾਲਕੀ ਸ਼ੋਭਤ ਕਰਦੇ ਆ ਤੇ ਚੌਰ ਕਰਦੇ ਆਉਂਦੇ ਆ ਇਸੇ ਤਰ੍ਹਾਂ ਜਦੋਂ ਬਾਬਾ ਬੁੱਢਾ ਜੀ ਨੇ ਪਾਵਨ ਸਰੂਪ ਸੀਸ ਤੇ ਲਿਆ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਆ ਸਤਿਗੁਰੂ ਆਪ ਚੌਰ ਕਰਦੇ ਆਏ ਆ ਇਹ ਦੋ ਪਦਵੀਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਥਾਪਿਤ ਕੀਤੀਆਂ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਦੀ ਹੈੱਡ ਗ੍ਰੰਥੀ ਦੀ ਪਦਵੀ ਦੂਸਰੀ ਚੌਰ ਬਰਦਾਰ ਦੀ ਪਦਵੀ ਬਾਬਾ ਬੁੱਢਾ ਜੀ ਨੂੰ ਪਹਿਲੇ ਹੈਡ ਗ੍ਰੰਥੀ ਗ੍ਰੰਥੀ ਥਾਪਿਆ ਸਭ ਤੋਂ ਪਹਿਲੀ ਵਾਰ ਚੌਰ ਮਹਾਰਾਜ ਨੇ ਆਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤਾ ਅੱਜ ਵੀ ਆਪਾਂ ਦਰਸ਼ਨ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਤਾਬਿਆ ਬੈਠੇ ਹੁੰਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਸਿੰਘ ਸਾਹਿਬ ਥਾਪਿਆ ਜਾਂਦਾ ਪਿਛਲੇ ਦਿਨੀ ਤੁਸੀਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਜਦੋਂ ਨਵੇਂ ਸਿੰਘ ਸਾਹਿਬ ਦੀ ਚੋਣ ਹੁੰਦੀ ਆ ਤਾਂ ਉਹਨਾਂ ਦੀ ਤਾਜਪੋਸ਼ੀ ਕੀਤੀ ਜਾਂਦੀ ਆ ਉਹਨਾਂ ਦੀ ਸੇਵਾ ਸੰਭਾਲ ਕਹਿ ਲਓ ਸੇਵਾ ਸੰਭਾਲ ਦੀ ਰਸਮ ਕੀਤੀ ਜਾਂਦੀ ਆ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਹੁੰਦਾ ਹੈ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਚੋਲਾ ਪਹਿਨਾਉਂਦੇ ਆ ਦਸਤਾਰਾਂ ਭੇਟ ਜਥੇਬੰਦੀਆਂ ਕਰਦੀਆਂ ਫਿਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਰੋਜ਼ਾਨਾ ਨਾਲੋਂ ਇੱਕ ਵੱਖਰੀ ਅਰਦਾਸ ਦੇਗ ਲੈ ਕੇ ਜਿਹੜੇ ਸਿੰਘ ਰੱਖਣੇ ਹੁੰਦੇ ਆ ਉਹ ਦੇਗ ਲੈ ਕੇ ਆਉਂਦੇ ਆ ਉਹਨਾਂ ਦੀ ਦੇਗ ਦੀ ਨਾਮ ਲੈ ਕੇ ਅਰਦਾਸ ਕੀਤੀ ਜਾਂਦੀ ਹੈ ਇੱਕੋ ਇੱਕ ਅਰਦਾਸ ਜਿਹੜੀ ਕੇਵਲ ਉਹ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਫਿਰ ਉਹ ਅਰਦਾਸ ਤੋਂ ਬਾਅਦ ਵਿੱਚ ਵੱਖਰਾ ਹੁਕਮਨਾਮਾ ਰੋਜ਼ਾਨਾ ਨਾਲੋਂ ਉਹਨਾਂ ਦਾ ਪਹਿਲਾ ਹੁਕਮਨਾਮਾ ਸੇਵਾ ਸੰਭਾਲ ਵਾਲਾ ਹੈਡ ਗ੍ਰੰਥੀ ਸਾਹਿਬ ਚੌਰ ਸੰਭਾਲਦੇ ਆ ਚੌਰ ਭੇਟ ਕਰਦੇ ਆ ਉਹ ਚੌਰ ਕਰਕੇ ਫਿਰ ਹੁਕਮਨਾਮਾ ਲੈਂਦੇ ਆ ਇਹ ਸਾਰੀ ਮਰਜ਼ਾਦਾ ਰਸਮ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਜਿਸ ਵੇਲੇ ਸਰੂਪ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਪੀੜਾ ਸਾਹਿਬ ਤੇ ਮਹਾਰਾਜ ਦਾ ਸਰੂਪ ਅਸਥਾਪਨ ਕੀਤਾ ਹੈ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣਾ ਸਭ ਪੰਥ ਤਾਂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਆਦਬ ਸੰਗ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਬਾਬਾ ਬੁੱਢਾ ਜੀ ਨੇ ਆਦਬ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਹਿਲਾ ਪ੍ਰਕਾਸ਼ ਕੀਤਾ ਤਾਂ ਉਸ ਵੇਲੇ ਸੂਹੀ ਰਾਗ ਦੇ ਵਿੱਚ ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੱਜ ਦੇ ਦਿਨ ਸਤਿਗੁਰੂ ਜੀ ਨੇ ਪਹਿਲਾ ਪ੍ਰਕਾਸ਼ ਕਰਵਾਇਆ ਜਿੱਥੇ ਪ੍ਰਕਾਸ਼ ਕਰਵਾਇਆ ਸਾਰਾ ਦਿਨ ਮਹਾਰਾਜ ਨੇ ਹੁਕਮ ਕੀਤਾ ਕਿ ਕੀਰਤਨ ਹੋਵੇਗਾ ਕੀਰਤਨ ਦੀਆਂ ਚੌਂਕੀਆਂ ਦੀ ਵੰਡ ਕੀਤੀ ਜੋ ਅੱਜ ਸੱਚਖੰਡ ਹਰਮੰਦਰ ਸਾਹਿਬ ਮਰਜ਼ਾਦਾ ਚੱਲ ਰਹੀ ਹੈ ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਆਪ ਬੱਧੀ ਹੈ ਕੀਰਤਨ ਦੀਆਂ ਚੌਂਕੀਆਂ ਉਸੇ ਤਰ੍ਹਾਂ ਹੀ ਹੁਕਮ ਕੀਤਾ ਵੀ ਜਿਸ ਵੇਲੇ ਅੰਮ੍ਰਿਤ ਵੇਲੇ ਕੋਠਾ ਸਾਹਿਬ ਤੋਂ ਪਾਵਨ ਸਰੂਪ ਚੱਲਿਆ ਕਰੇਗਾ ਉਸ ਤੋਂ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਅੰਦਰ ਪ੍ਰਾਰੰਭ ਹੋ ਜਾਂਦਾ ਹੈ ਉਹੋ ਹੀ ਮਰਜ਼ਾਦਾ ਅੱਜ ਚੱਲ ਰਹੀ ਹੈ ਜਿਸ ਵੇਲੇ ਸਰੂਪ ਅੰਦਰ ਪਹੁੰਚਦਾ ਹੈ ਤਾਂ ਉਸ ਵੇਲੇ ਕੀਰਤਨ ਬੰਦ ਹੋ ਜਾਂਦਾ ਹੈ ਸਿੱਖ ਸਵਈਏ ਪੜਦੇ ਆ ਭੱਟਾਂ ਵਾਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੀ ਸੇਵਾ ਹੁੰਦੀ ਹੈ ਪ੍ਰਕਾਸ਼ ਹੁੰਦਾ ਹੈ ਤੇ ਜਿਸ ਵੇਲੇ ਪ੍ਰਕਾਸ਼ ਹੋ ਗਿਆ ਮਰਜ਼ਾਦਾ ਵੱਧ ਦਿੱਤੀ ਹੈ ਤਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਮਹਾਰਾਜ ਸੁਖਾਸਨ ਕਿੱਥੇ ਕਰਨਾ ਹੈ ਰਾਤ ਨੂੰ ਸਰੂਪ ਕਿੱਥੇ ਸੁਸ਼ੋਭਿਤ ਕਰਨਾ ਹੈ ਤਾਂ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਰੋਜ਼ਾਨਾ ਭਾਵੇਂ ਅਸੀਂ ਗੁਰੂ ਕੇ ਮਹਿਲ ਆਰਾਮ ਕਰਦੇ ਹਾਂ ਬਰਾਜਦੇ ਹਾਂ ਪਰ ਦਿਨ ਸਮੇਂ ਜਾਂ ਕਦੇ-ਕਦੇ ਰਾਤ ਨੂੰ ਵੀ ਅਸੀਂ ਕੋਠਾ ਸਾਹਿਬ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਇਹ ਕੋਠਾ ਸਾਹਿਬ ਮਹਾਰਾਜ ਕਹਿੰਦੇ ਅਸੀਂ ਜਿੱਥੇ ਬਰਾਜਦੇ ਹਾਂ ਉੱਥੇ ਨਵਾਂ ਪਲੰਗ ਤਿਆਰ ਕਰਕੇ ਲਵਾਓ ਉੱਥੇ ਨਵਾਂ ਪਲੰਗ ਸੁਸ਼ੋਭਿਤ ਕੀਤਾ ਗਿਆ ਹੈ ਤੇ ਜਿਸ ਵੇਲੇ ਮਹਾਰਾਜ ਦਾ ਸਰੂਪ ਬਾਬਾ ਬੁੱਢਾ ਜੀ ਲੈ ਕੇ ਗਏ ਐ ਸਤਿਗੁਰੂ ਮਹਾਰਾਜ ਚੌਰ ਕਰਦੇ ਲੈ ਕੇ ਗਏ ਐ ਮਹਾਰਾਜ ਦਾ ਸਰੂਪ ਪਲੰਗ ਤੇ ਸੁਸ਼ੋਭਿਤ ਕੀਤਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਜੀ ਪੁੱਛਦੇ ਆ ਮਹਾਰਾਜ ਤੁਹਾਡਾ ਪਲੰਗ ਵੀ ਬਰਾਬਰ ਲਾ ਦਈਏ ਮਹਾਰਾਜ ਕਹਿਣ ਲੱਗੇ ਨਹੀਂ ਸਾਡਾ ਅੱਜ ਤੋਂ ਇੱਥੇ ਪਲੰਗ ਬਰਾਬਰ ਨਹੀਂ ਲੱਗੇਗਾ ਮਹਾਰਾਜ ਕਹਿਣ ਲੱਗੇ ਸਾਡੀ ਇਹ ਪਲੰਗ ਦੇ ਥੱਲੇ ਚਾਦਰ ਵਸਾ ਦਿਓ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਜੀ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਆਪ ਸਮਰੱਥ ਗੁਰੂ ਹੋ ਆਪ ਇਸ ਵੇਲੇ ਗੁਰਤਾ ਦੇ ਮਾਲਕ ਹੋ ਮਹਾਰਾਜ ਇਸ ਗ੍ਰੰਥ ਨੂੰ ਤੁਸੀਂ ਪਲੰਗ ਤੇ ਆਪ ਥੱਲੇ ਇਹ ਕੀ ਖੇਡ ਮਹਾਰਾਜ ਕਹਿਣ ਲੱਗੇ ਨਹੀਂ ਇਹ ਧੁਰ ਬਾਣੀ ਹੈ ਇਹ ਪੋਥੀ ਪਰਮੇਸ਼ਰ ਦਾ ਥਾਨ ਹੈ ਇਹਦਾ ਅਦਬ ਕਰਨਾ ਹੈ ਅੱਜ ਤੋਂ ਬਾਅਦ ਇਹਦੇ ਬਰਾਬਰ ਨਹੀਂ ਅਸੀਂ ਪਵਾਂਗੇ ਬਰਾਬਰ ਨਹੀਂ ਬੈਠਾਂਗੇ ਇਹਦੇ ਨਾਲੋਂ ਨੀਵੇਂ ਪਵਾਂਗੇ ਮੈਂ ਕਹਿੰਦਾ ਗੁਰਸਿੱਖੋ ਅੱਜ ਜਿਹੜੀ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਹ ਪਲੰਗ ਦੇ ਥੱਲੇ ਵਿਛਾਈ ਹੈ ਅੱਜ ਵੀ ਉਹਨਾਂ ਸਿੱਖਾਂ ਨੂੰ ਚੇਤਾ ਕਰਾ ਰਹੀ ਹੈ ਜਿਹੜੇ ਮਹਾਰਾਜ ਦੇ ਦਰਬਾਰ 'ਚ ਮੂਹਰੇ ਕੁਰਸੀਆਂ ਲਾ ਕੇ ਬੈਠਦੇ ਆ ਉਹ ਚੇਤਾ ਕਰਨ ਹਰਮੰਦਰ ਸਾਹਿਬ ਕੋਈ ਤੁਹਾਨੂੰ ਮੂਹਰਾ ਕੋਈ ਕੁਰਸੀ ਕੋਈ ਟੇਬਲ ਲੱਗਿਆ ਦਿਸਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਿਖਾਈ ਦਿੰਦਾ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਬਾਹਰ ਜਾ ਕੇ ਬੈਠੇ ਪਰ ਮਹਾਰਾਜ ਦਾ ਹੁਕਮ ਨਹੀਂ ਬਰਾਬਰ ਬੈਠਣ ਦਾ ਸਤਿਗੁਰੂ ਸਮਰੱਥ ਗੁਰੂ ਹੁੰਦੇ ਹੋਇਆ ਆਪ ਪਲੰਗ ਦੇ ਥੱਲੇ ਵਸਾਈ ਕਰਕੇ ਆਪ ਬਿਰਾਜੇ ਅੱਜ ਵੀ ਉਸੇ ਯਾਦ ਵਿੱਚ ਰੋਜ਼ਾਨਾ ਉਹ ਵਸਾਈ ਉਸੇ ਤਰ੍ਹਾਂ ਵਸਾਈ ਜਾਂਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਕਰਦੇ ਆ ਪਾਤਸ਼ਾਹ ਨੇ ਬਚਨ ਕੀਤੇ ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਾ ਦਰਸਾ ਹੈ ਮਹਾਰਾਜ ਕਹਿੰਦੇ ਜਿਹੜੇ ਸਾਡੇ ਸਰੀਰ ਹੈ ਦਸਾਂ ਪਾਤਸ਼ਾਹੀਆਂ ਦਾ ਸਰੀਰ ਇਹ ਸਾਰੇ ਥਾਵਾਂ ਤੇ ਹਰ ਸਮੇਂ ਨਹੀਂ ਰਹਿ ਸਕਦੇ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਰਮੰਦਰ ਸਾਹਿਬ ਸੀ ਤਾਂ ਤਰਨ ਤਾਰਨ ਵਾਲੇ ਸਿੱਖਾਂ ਨੂੰ ਦਰਸ਼ਨ ਨਹੀਂ ਸੀ ਹੁੰਦੇ ਜੇ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਨੇ ਤਾਂ ਅੰਮ੍ਰਿਤਸਰ ਵਾਲਿਆਂ ਨੂੰ ਦਰਸ਼ਨ ਨਹੀਂ ਹੁੰਦੇ ਜੇ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਸੀ ਤਾਂ ਇੱਥੇ ਵਾਲਿਆਂ ਨੂੰ ਦਰਸ਼ਨ ਨਹੀਂ ਸੀ ਹੁੰਦੇ ਮਹਾਰਾਜ ਕਹਿੰਦੇ ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਜੇ ਹੁਣ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਚਾਹਵੇ ਹਰ ਕਿਸੇ ਨੂੰ ਪ੍ਰਾਪਤ ਨਹੀਂ ਜਿਹੜਾ ਬੰਦਗੀ ਕਰੂ ਉਸੇ ਨੂੰ ਅਨੁਭਵ ਚ ਹੋਣਗੇ ਮਹਾਰਾਜ ਕਹਿੰਦੇ ਸਭ ਥਾਂ ਸਾਰੇ ਸਮਿਆਂ 'ਚ ਸਾਡੇ ਦਰਸ਼ਨ ਨਹੀਂ ਹੈ ਸਭ ਥਾਂ ਸਮੈ ਸਭਨਾ ਦਰਸ਼ਾ ਹੈ ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ ਮਹਾਰਾਜ ਕਹਿੰਦੇ ਇਹ ਸਭ ਸਾਵਾਂ ਤੇ ਤੇ ਸਾਰੇ ਸਮਿਆਂ 'ਚ ਇਹਨੇ ਜੁਗੋ ਜੁਗੋ ਟਲ ਰਹਿਣਾ ਮਤਾਂ ਫਿਕਰ ਕਰੋ ਕਿ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦੇਵੇਗਾ ਇਹ ਜਿਹੜੇ ਪਾਪੀ ਲੋਕ ਨੇ ਉਹ ਗੁਰੂ ਕੀ ਬੇਅਦਬੀ ਨਹੀਂ ਆਪਣੀਆਂ ਜੜਾਂ ਪੁੱਟ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ ਮਹਾਰਾਜ ਕਹਿੰਦੇ ਸਭ ਕਾਲ ਰਹਾ ਹੈ ਸਭ ਸਮਿਆਂ 'ਚ ਜੁਗੋ ਜੁਗ ਟਲ ਰਹਿਣਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸਰੂਪ ਤੇ ਜਾਣਦੇ ਹੈ ਦੀਰਘ ਮਹਾਰਾਜ ਕਹਿੰਦੇ ਸਾਡੇ ਸਰੂਪ ਨਾਲੋਂ ਸਾਡੇ ਸਰੀਰ ਨਾਲੋਂ ਇਹ ਦੀਰਗ ਨੇ ਉੱਤਮ ਨੇ ਵੱਡੇ ਨੇ ਸਾਹਿਬ ਜਾਨ ਅਦਾਇਬ ਕਹਿ ਹੈ ਇਹਨਾਂ ਨੂੰ ਮਾਲਕ ਜਾਣ ਕੇ ਸਤਿਗੁਰੂ ਜਾਣ ਕੇ ਸਾਡੇ ਨਾਲੋਂ ਵੱਡੇ ਜਾਣ ਕੇ ਇਹਨਾਂ ਦਾ ਆਦਬ ਕਰਨਾ ਹੈ ਪੂਜੋ ਚੰਦਨ ਕੇਸਰ ਕੋ ਘਸ ਧੂਪ ਤੁਖਾਇ ਕਹਿ ਫੂਲ ਚੜਾਇ ਹੈ ਜਿਵੇਂ ਆ ਫੁੱਲ ਲੱਗੇ ਹੋਏ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਾਂ ਦਰਸ਼ਨ ਕਰਦੇ ਆਂ ਰੋਜ਼ਾਨਾ ਨਵੇਂ ਫੁੱਲ ਸੇਵਾ ਕਰਦੀਆਂ ਸੰਗਤਾਂ ਸਤਿਗੁਰੂ ਜੀ ਕਹਿੰਦੇ ਭਾਈ ਆ ਫੁੱਲ ਅਰਪਣ ਕਰਕੇ ਧੂਪ ਤਖਾ ਕੇ ਸਤਿਗੁਰੂ ਦੀ ਸੇਵਾ ਕਰਨੀ ਆ ਸਤਿਗੁਰੂ ਦੀ ਬਾਣੀ ਵਿੱਚੋਂ ਸਿੱਖ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਲੈ ਪ੍ਰਤੱਖ ਗੁਰੂ ਨਿਸਤਾਰੇ ਸੇਵਕ ਸਿੱਖ ਗੁਰੂ ਦੇ ਬਚਨਾਂ ਨੂੰ ਕਮਾ ਲਵੇ ਜੀਵਨ ਚ ਧਾਰਨ ਕਰ ਲਵੇ ਮੰਨ ਲਵੇ ਮਹਾਰਾਜ ਕਹਿੰਦੇ ਗੁਰੂ ਪ੍ਰਤੱਖ ਕਲਾ ਵਰਤਾਉਂਦਾ ਬਖਸ਼ਿਸ਼ਾਂ ਹੁੰਦੀਆਂ ਲੋੜ ਹੈ ਗੁਰੂ ਦੇ ਬਚਨ ਮੰਨਣ ਦੀ ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਹੈ ਉੱਥੇ ਸਤਿਗੁਰੂ ਕਿਰਪਾ ਕਰਨ ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਸਤਿਗੁਰ ਸ਼ਬਦ ਉਜਾਰੋ ਦੀਪਾ ਸ਼ਬਦ ਦਾ ਪ੍ਰਕਾਸ਼ ਸਾਡੇ ਹਿਰਦਿਆਂ ਵਿੱਚ ਸਤਿਗੁਰੂ ਕਰਨ ਤਾਂ ਕਿ ਹਮ ਅੰਧਲੇ ਅੰਧ ਵਿਖਾਇ ਵਿਖਰਾਤੇ ਕਿਉਂ ਚਾਲੈ ਗੁਰ ਚਾਲੀ ਅਸੀਂ ਗੁਰੂ ਦੀ ਚਾਲ ਗੁਰੂ ਦੀ ਮਰਜ਼ਾਦਾ ਗੁਰੂ ਦੇ ਮਾਰਗ ਤੇ ਚੱਲ ਸਕੀਏ ਸਤਿਗੁਰੂ ਕਿਰਪਾ ਕਰਨ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ ਆਓ ਜੋ ਪਾਵਨ ਮੁਖ ਵਾਕ ਸਤਿਗੁਰੂ ਜੀ ਨੇ ਬਖਸ਼ਿਆ ਮੁਖ ਵਾਕ ਦੇ ਵਿਚਾਰ ਪ੍ਰਾਰੰਭਤਾ ਤੋਂ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਪਾਵਨ ਅੰਗ 671 ਦੇ ਉੱਪਰ ਤਨਾਸਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਭਾਰੀ ਗੁਰੂ ਬਾਣੀ ਕੇ ਬੋਹੇ ਸ਼ਾਂਤੀ ਦੇ ਸੋਮੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਬਚਨ ਉਚਾਰਨ ਕਰਦੇ ਹਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਮਾਰੇ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਤਨ ਇਹ ਤਨ ਵਾਹਿਗੁਰੂ ਦਾ ਪੈਦਾ ਕੀਤਾ ਦਿੱਤਾ ਹੋਇਆ ਕਿਉਂਕਿ ਇਹ ਸਾਰਾ ਸੰਸਾਰ ਹੀ ਉਹਦਾ ਪੈਦਾ ਕੀਤਾ ਹੈ ਇਹਦੇ ਬਾਬਤ ਹੋਰ ਨਹੀਂ ਕੋਈ ਜਾਣਦਾ ਮਾਰਕ ਕਹਿੰਦੇ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਉਹ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ ਉਹ ਨਹੀਂ ਓੰਕਾਰ ਮਾਰਕ ਕਹਿੰਦੇ ਸ਼ਬਦ ਉਚਾਰਨ ਕਰਕੇ ਪ੍ਰਥਮ ਕਾਲ ਜਦ ਹਮ ਕਰਾ ਪਸਾਰਾ ਓੰਕਾਰ ਤੇ ਸਭ ਸ੍ਰਿਸ਼ਟੀ ਉਪਾਰਾ ਇਹ ਸ੍ਰਿਸ਼ਟੀ ਪੈਦਾ ਕੀਤੀ 84 ਲੱਖ ਜੂਨਾ ਪੈਦਾ ਕੀਤੀਆਂ ਇਹਦੇ ਵਿੱਚ ਮਨੁੱਖ ਦਾ ਤਨ ਮਾਂ ਤੇ ਪਿਤਾ ਦੇ ਸੰਜੋਗ ਤੋਂ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਇਹ ਪੰਜਾਂ ਤੱਤਾਂ ਦਾ ਸਰੀਰ ਬਣਾਇਆ ਜਿਸ ਕਾ ਤਨ ਹਾੜ ਮਾਸ ਨਾੜੀ ਕੋ ਪਿੰਜਰ ਫਿਰ ਇਹ ਸਰੀਰ ਪਿੰਜਰਾ ਬਣਾਇਆ ਫਿਰ ਇਹ ਚੱਲੇਗਾ ਕਿਵੇਂ ਇਹਦੇ ਵਿੱਚ ਮਨ ਰੱਖਿਆ ਜੀਵ ਆਤਮਾ ਸੂਖਮ ਸਰੀਰ ਵੀ ਰੱਖਿਆ ਜਿੱਥੇ ਸਥੂਲ ਸਰੀਰ ਬਣਾਇਆ ਇਹਦੇ ਵਿੱਚ ਫਿਰ ਸੂਖਮ ਸਰੀਰ ਮਨ ਪਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਨ ਮਨ ਫਿਰ ਇਹਨੂੰ ਵਰਤਣ ਲਈ ਸੰਸਾਰ ਵਿੱਚ ਵਿਵਹਾਰ ਵਾਸਤੇ ਜੀਵਨ ਨਿਰਵਾਹ ਵਾਸਤੇ ਧਨ ਵੀ ਦਿੱਤਾ ਪਦਾਰਥ ਦਿੱਤੇ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਉਹ ਧਨ ਵੀ ਉਹ ਵਾਹਿਗੁਰੂ ਨੇ ਦਿੱਤਾ ਕੋਈ ਸੋਗੜ ਸੁਜਾਨੀ ਉਹੀ ਅਕਾਲ ਪੁਰਖ ਵਾਹਿਗੁਰੂ ਸੋਗੜ ਹੈ ਸੋ ਘੜ ਸੋ ਘੜ ਤੋਂ ਭਾਵ ਸੋ ਸ੍ਰੇਸ਼ਟ ਘੜ ਤਾਂ ਕਰਨ ਵਾਲਾ ਹੈ ਕੋਈ ਪੰਜ ਤਤ ਸਾਜੇ ਸੇਵਾ ਬਣਾ ਸਕਿਆ ਹੋਵੇ ਜਾਂ ਬਣਾ ਲਵੇ ਮਾਲਕ ਕਹਿੰਦੇ ਪੰਜਾਂ ਤਤਾਂ ਨਾਲ ਸ੍ਰੇਸ਼ਟ ਸਾਜੀ ਹੈ ਕੋਈ ਸੇਵਾ ਬਣਾ ਕੇ ਦਿਖਾਓ ਆ ਖੂਨ ਅੱਜ ਵੀ ਬੰਦੇ ਦਾ ਕੱਢਣਾ ਪੈਂਦਾ ਹੈ ਸਾਇੰਸ ਨੇ ਨਹੀਂ ਤਰੱਕੀ ਕਰਾ ਲਈ ਚੰਦ ਵੱਲ ਤੁਰੇ ਫਿਰਦੇ ਆ ਹੋਰ ਬੜੇ ਯਤਨ ਕਰੀ ਜਾਂਦੇ ਆ ਪਰ ਜੇ ਬੰਦੇ ਨੂੰ ਖੂਨ ਦੀ ਲੋੜ ਪੈ ਜਾਵੇ ਦੂਜੇ ਦਾ ਹੀ ਕੱਢਣਾ ਪੈਂਦਾ ਕੋਈ ਹੈ ਵੀ ਬੰਦੇ ਦੀ ਰਚਨਾ ਕਰ ਸਕੇ ਤਨ ਦੀ ਰਚਨਾ ਕਰ ਸਕੇ ਛੇਵਾਂ ਤੱਤ ਬਣਾ ਲਵੇ ਪੰਜਾਂ ਤੱਤਾਂ ਤੋਂ ਹੀ ਜੋ ਬਣਾਉਂਦੀ ਹੈ ਸਾਇੰਸ ਵੀ ਪੰਜਾਂ ਤੋਂ ਹੀ ਬਣਾਉਂਦੀ ਆ ਜਲ ਅਗਨੀ ਫਿਰ ਹਵਾ ਧਰਤੀ ਇਹ ਜਿਹੜੇ ਆਕਾਸ਼ ਪੰਜੇ ਤੱਤ ਨੇ ਇਹਨਾਂ ਨੂੰ ਮਿਲਾ ਕੇ ਚੀਜ਼ਾਂ ਬਣ ਰਹੀਆਂ ਸਾਰੀਆਂ ਛੇਵਾਂ ਤੱਤ ਨਹੀਂ ਕਿਸੇ ਤੋਂ ਬਣਿਆ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੁਗੜ ਹੈ ਘੜ ਤਾਂ ਘੜਨ ਦੇ ਸਮਰੱਥ ਹੈ ਸੁਜਾਨੀ ਉਹ ਅੰਦਰ ਦੀਆਂ ਜਾਣਦਾ ਸ੍ਰੇਸ਼ਟ ਜਾਣਨਹਾਰ ਅੰਤਰਜਾਮੀ ਆ ਕੱਢ ਕੱਢ ਕੇ ਅੰਤਰ ਕੀ ਜਾਣਤ ਉਹ ਤੇਰੇ ਅੰਦਰ ਦੀ ਜਾਣਦਾ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਮਹਾਰਾਜ ਕਹਿੰਦੇ ਆ ਅਰਦਾਸ ਕਰਿਆ ਕਰ ਉਹਦੇ ਅੱਗੇ ਉਹ ਤੇ ਭਰੋਸਾ ਰੱਖ ਸਰਦਾ ਰੱਖ ਵੀ ਉਹ ਮੇਰੇ ਹਿਰਦੇ ਦੀ ਜਾਣਦਾ ਮੇਰੇ ਸਰੀਰ ਦੀ ਰਚਨਾ ਕਰਨ ਵਾਲਾ ਵੀ ਉਹੀ ਆ ਮੇਰੀ ਰੂਹ ਵੀ ਇਹਦੇ ਵਿੱਚ ਪਾਉਣ ਵਾਲਾ ਉਹੀ ਆ ਇਹ ਵਰਤਨ ਵਿਵਹਾਰ ਨੂੰ ਜਿਹੜਾ ਸੰਸਾਰ ਧਨ ਦਿੱਤਾ ਸਭ ਕੁਝ ਉਹੀ ਦੇਣ ਵਾਲਾ ਹੈ ਉਹੀ ਸ੍ਰੇਸ਼ਟ ਘਾਟ ਦੇ ਘੜਨ ਵਾਲਾ ਹੈ ਉਹੀ ਮੇਰੇ ਮਨ ਦੀ ਜਾਣਦਾ ਕਿਸੇ ਕੋਲੇ ਹੋਰ ਨਾ ਦੁੱਖ ਦੱਸ ਜੇ ਕਿਸੇ ਕੋਲੇ ਹੋਰ ਜਾ ਕੇ ਦੁੱਖਾਂ ਦੀ ਗੱਠ ਖੋਲੇਗਾ ਉਹਨੇ ਅੱਗੋਂ ਆਪਣੇ ਦੁੱਖ ਸੁਣਾ ਦੇਣੇ ਆ ਸਗੋਂ ਤੇਰੇ ਦੁੱਖ ਦਾ ਕਿਸੇ ਕੋਲੇ ਹੋਰ ਮਜ਼ਾਕ ਉਡਾਵੇਗਾ ਮਾਰੇ ਕਹਿੰਦੇ ਜੇ ਦੁੱਖ ਪਰੋਲਣਾ ਹੈ ਤਾਂ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਜਿਹੜੀ ਗੁਪਤ ਗੱਲ ਤੂੰ ਕਿਸੇ ਕੋਲੇ ਨਹੀਂ ਕਰ ਸਕਦਾ ਉਹ ਗੁਰੂ ਕੋਲੇ ਕਰ ਉਹ ਤੇਰਾ ਦੁੱਖ ਸੁੱਖ ਸੁਣੇਗਾ ਆਪਣੀ ਲੋਕ ਬੋਲੀ ਹੈ ਨਾ ਆਪਾਂ ਕਹਿੰਦੇ ਆ ਜਾਓ ਬਹਿ ਕੇ ਦੁੱਖ ਸੁੱਖ ਬੋਲੀਏ ਮਹਾਰਾਜ ਕਹਿੰਦੇ ਕਿਸੇ ਕੋਲੇ ਨਾ ਫੋਲੋ ਕਿਹਦੇ ਕੋਲੇ ਫਰੋਲੋ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਜਿਹਨੇ ਆ ਸਰੀਰ ਸਾਜਿਆ ਰੂਹ ਤੈਨੂੰ ਦਿੱਤੇ ਮਹਾਰਾਜ ਕਹਿੰਦੇ ਆ ਸੰਸਾਰ ਤੈਨੂੰ ਵਰਤਨ ਵਿਵਹਾਰ ਲਈ ਦਿੱਤਾ ਉਹਦੇ ਅੱਗੇ ਦੁੱਖ ਕਹਿ ਉਹੀ ਤੇਰੇ ਦੁੱਖ ਸੁੱਖ ਸੁਣੇਗਾ ਤੋ ਬਿਦ ਨੀਕੀ ਖਟਾਨੀ ਫਿਰ ਦੁੱਖਾਂ ਦੀ ਨਿਵਰਤੀ ਦੇ ਲਈ ਸੁੱਖਾਂ ਦੀ ਪ੍ਰਾਪਤੀ ਲਈ ਕੋਈ ਨੀਕੀ ਵਿਦ ਚੰਗੀ ਭਲੀ ਵਿਦ ਕੋਈ ਗੁਰੂ ਤੈਨੂੰ ਦੇਵੇਗਾ ਗੁਰੂ ਤੈਨੂੰ ਮਾਰਗ ਦੱਸੇਗਾ ਗੁਰੂ ਤੈਨੂੰ ਜੁਗਤੀ ਦੇਵੇਗਾ ਮਾਰੇ ਕਹਿੰਦੇ ਅਸੀਂ ਤਾਂ ਭਾਈ ਗੁਰੂ ਅੱਗੇ ਅਰਦਾਸ ਕੀਤੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਤੇ ਬਚਪਨ ਦੇ ਵਿੱਚ ਚਿਹਰੇ ਦੇ ਉੱਪਰ ਜਿਹੜੇ ਲੋਕ ਕਹਿੰਦੇ ਨਾ ਮਾਤਾ ਨਿਕਲ ਆਈ ਇਉਂ ਦਾਣੇ ਨਿਕਲ ਆਏ ਸਰੀਰ ਤੇ ਤਾਂ ਸਤਿਗੁਰੂ ਜੀ ਨੂੰ ਕਈ ਕਹਿਣ ਲੱਗੇ ਜੀ ਆਪਾਂ ਸੀਤਲਾ ਨੂੰ ਮਨਾ ਲਈਓ ਕਰ ਲਈਏ ਮਾਰੇ ਕਹਿੰਦੇ ਨਹੀਂ ਭਾਈ ਨੇਤਰ ਪ੍ਰਕਾਸ਼ ਕੀਆ ਗੁਰਦੇਵ ਭਰਮ ਗਿਆ ਪੂਰਨ ਭਈ ਸੇਵ ਸੀਤਲਾ ਤੇ ਰੱਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਮਹਾਰਾਜ ਕਹਿੰਦੇ ਕਿਸੇ ਦੇਵੀ ਨੂੰ ਮੰਨਣ ਪੂਜਣ ਦੀ ਲੋੜ ਨਹੀਂ ਗੁਰੂ ਹੀ ਕਿਰਪਾ ਕਰੇਗਾ ਗੁਰੂ ਸਿੱਖ ਦੀ ਰੱਖਿਆ ਕਰਦਾ ਗੁਰੂ ਅੱਗੇ ਬੇਨਤੀ ਕਰੋ ਮਹਾਰਾਜ ਕਹਿੰਦੇ ਆਉ ਸਾਡਾ ਤਾਂ ਦੁੱਖ ਸੁੱਖ ਭਾਈ ਗੁਰੂ ਨੇ ਸੁਣਿਆ ਗੁਰੂ ਤੋਂ ਹੀ ਜੁਗਤੀ ਮਿਲੀ ਹੈ ਜੀਉ ਕੀ ਇਕ ਹੀ ਪਹਿਮਾਨੀ ਜੇ ਕੋਈ ਕਿਸੇ ਹੋਰ ਕੋਲੇ ਜਾ ਕੇ ਦੇਵੀ ਦੇਵਤੇ ਕੋਲੇ ਪੁਕਾਰਾਂ ਕਰਦਾ ਹੈ ਭਾਈ ਲੈਣਾ ਵੀ ਜਵਾਲਾ ਜੀ ਦੇ ਜਾਂਦਾ ਸੀ ਨਾ ਯਾਤਰਾ ਲੈ ਕੇ ਪਰ ਜਿਸ ਵੇਲੇ ਕਰਤਾਰਪੁਰ ਮਹਾਰਾਜ ਦੇ ਦਰ ਤੇ ਉਹ ਦੇਵੀ ਨੂੰ ਦੇਖਿਆ ਝਾੜੂ ਲਾਉਂਦੇ ਆ ਪੁੱਛਿਆ ਦੇਵੀ ਤੂੰ ਇੱਥੇ ਅਸੀਂ ਤਾਂ ਤੇਰੇ ਦਰ ਤੇ ਜਾਂਦੇ ਆ ਤਾਂ ਫਿਰ ਉਸ ਵੇਲੇ ਜਵਾਬ ਦਿੱਤਾ ਕਹਿਣ ਲੱਗੀ ਲੈਣਿਆ ਤੇਰੇ ਵਰਗੇ ਜਿਹੜਾ ਮੇਰੇ ਕੋਲੇ ਆ ਕੇ ਮੰਗਦੇ ਨੇ ਮੇਰੇ ਕੋਲ ਦੇਣ ਨੂੰ ਕੁਝ ਨਹੀਂ ਹੈ ਮੈਂ ਤਾਂ ਇਹ ਗੁਰੂ ਨਾਨਕ ਨਿਰੰਕਾਰ ਦੇ ਦਰ ਤੇ ਝਾੜੂ ਲਾ ਕੇ ਇੱਥੋਂ ਲਦਾਕਾਂ ਲੈ ਕੇ ਤੁਹਾਡੇ ਅਰਗਾਂ 'ਚ ਵੰਡ ਦਿੰਨੀ ਆ ਤਾਂ ਫਿਰ ਭਾਈ ਲੈਣਾ ਜੀ ਉਸ ਵੇਲੇ ਕਹਿਣ ਲੱਗੇ ਕਹੇ ਦੇਵੀ ਫਿਰ ਤੈਨੂੰ ਕੀ ਮੰਨਣਾ ਫਿਰ ਜਿਹਨੂੰ ਜੀ ਤੋਂ ਤੂੰ ਦਾਤਾ ਮੰਗਦੀ ਆ ਅਸਲ ਦਾਤਾ ਸਭਨਾ ਜੀਆਂ ਦਾ ਇੱਕ ਦਾਤਾ ਫਿਰ ਮੈਂ ਵੀ ਉਸੇ ਦਾਤੇ ਦੀ ਸ਼ਰਨ 'ਚ ਪਵਾਂਗਾ ਇਸ ਕਰਕੇ ਸਤਿਗੁਰੂ ਦੀ ਸ਼ਰਨ 'ਚ ਪਏ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾ ਆਨਾ ਇੱਕ ਸਤਿਗੁਰੂ ਤੋਂ ਬਿਨਾ ਸਿੱਖ ਦੀ ਕਿਤੇ ਹੋਰ ਨਹੀਂ ਸੁਣੀ ਜਾਂਦੀ ਜੇ ਕੋਈ ਜਾਂਦਾ ਵੀ ਹੈ ਨਾ ਜਿਵੇਂ ਗਾਂ ਦਾ ਬੱਛੜਾ ਮਾਂ ਤੋਂ ਭੁੱਲ ਕੇ ਕਿਸੇ ਹੋਰ ਗਾਂ ਕੋਲ ਭਾਈ ਗੁਰਦਾਸ ਜੀ ਕਹਿੰਦੇ ਚਲਿਆ ਜਾਵੇ ਤਾਂ ਦੂਜੀ ਗਾਂ ਫਿਰ ਉਹਨੂੰ ਦੁੱਧ ਨਹੀਂ ਚਗਾਉਂਦੀ ਮਾਰਤ ਹੈ ਲਾਤ ਕੀ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਮੂੰਹ ਤੇ ਬਥਾੜ ਤੇ ਲੱਤ ਮਾਰਦੀ ਆ ਖੁਆਰ ਹੁੰਦਾ ਹੈ ਇਸ ਕਰਕੇ ਸਿੱਖ ਦੀ ਮਹਾਰਾਜ ਕਹਿੰਦੇ ਜੀ ਕੀ ਇੱਕ ਹੀ ਪਹਿਮਾਨੀ ਇੱਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਸ ਜੀਵ ਦੀ ਮੰਨੀ ਜਾਂਦੀ ਹੈ ਇਸ ਪੁਕਾਰ ਸੁਣੀ ਜਾਂਦੀ ਹੈ ਅਵਰ ਜਤਨ ਕਰ ਰਹੇ ਬਹੁ ਤੇਰੇ ਅਵਰ ਹੋਰ ਬੜੇ ਤਰ੍ਹਾਂ ਦੇ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮਾਂ ਨੇ ਕਾ ਹਾਰ ਪਰਿਓ ਸਵਾਮੀ ਕਾ ਦਵਾਰ ਦੀਜਾ ਬੁੱਧ ਬਵੇਕਾ ਮਹਾਰਾਜ ਕਹਿੰਦੇ ਹੋਰ ਕਿਤੇ ਨਹੀਂ ਮੰਨੇ ਜਾਂਦੇ ਤਿੰਨ ਤਿਲ ਨਹੀਂ ਕੀਮਤ ਜਾਣੇ ਜਿਹੜੇ ਹੋਰ ਭਰਮ ਦੇ ਵਿੱਚ ਭਲੇਖਿਆਂ 'ਚ ਪਏ ਕਬਰਾਂ ਨੂੰ ਮੰਨੇ ਜਾਂਦੇ ਆ ਜਾਂ ਹੋਰ ਦੇਵੀ ਦੇਵਤਿਆਂ ਦੀ ਪੀਰਾਂ ਫਕੀਰਾਂ ਦੀ ਮਨ ਮਨੌਤ ਸਿੱਖ ਹੋ ਕੇ ਕਰੀ ਜਾਂਦੇ ਆ ਉਹਨਾਂ ਨੇ ਸਤਿਗੁਰਾਂ ਦੀ ਵਾਹਿਗੁਰੂ ਦੀ ਤਿਲ ਜਿੰਨੇ ਵੀ ਕੀਮਤ ਨਹੀਂ ਜਾਣੇ ਰਹਾ ਨਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਜਿਹੜਾ ਸਿੱਖ ਫਿਰ ਗੁਰੂ ਦੀ ਸ਼ਰਨ ਚ ਪੈਂਦਾ ਗੁਰੂ ਕਿਰਪਾ ਕਰਕੇ ਉਹਨੂੰ ਨਾਮ ਅੰਮ੍ਰਿਤ ਦੇ ਦਿੰਦਾ ਹੈ ਗੁਰ ਦੀਨੋ ਮੰਤਾਨੀ ਗੁਰ ਮੰਤਰ ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ ਕੋਈ ਸਿੱਖ ਨੂੰ ਮਹਾਰਾਜ ਗੁਰਮੰਤਰ ਵਾਹਿਗੁਰੂ ਬਖਸ਼ ਦਿੰਦੇ ਆ ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਜਿਹੜਾ ਸਿੱਖ ਫਿਰ ਗੁਰੂ ਦਾ ਮੰਤਰ ਗੁਰਮੰਤਰ ਦਾ ਅਭਿਆਸ ਕਰਦਾ ਘਾਟ ਇੱਥੇ ਅਸੀਂ ਅਭਿਆਸ ਨਹੀਂ ਕਰਦੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਅੰਮ੍ਰਿਤ ਵੇਲੇ ਗੁਰੂ ਘਰ ਖਾਲੀ ਪਏ ਹੁੰਦੇ ਨੇ ਕਿੰਨੇ ਕੁ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਬੈਠ ਕੇ ਚੌਂਕੜਾ ਲਾ ਕੇ ਗੁਰੂ ਰਾਮਦਾਸ ਦਾ ਬਚਨ ਮੰਨਦੇ ਆਂ ਗੁਰ ਸਤਗੁਰ ਕਾ ਜੋ ਸਿੱਖੇ ਅਖਾਏ ਸੋ ਕੇ ਉਠ ਹਰ ਨਾਮ ਤੇ ਆਵੇ ਮਹਾਰਾਜ ਕਹਿੰਦੇ ਜਿਹੜਾ ਸਿੱਖ ਨਾਮ ਤੇ ਆਉਂਦਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਕਰਕੇ ਵੇਖ ਲਓ ਸਤਿਗੁਰੂ ਜੀ ਕਹਿੰਦੇ ਡਿਗਾ ਨਾ ਡੋਲਾ ਦ੍ਰਿੜ ਕਰ ਰਹੇ ਹੋ ਫਿਰ ਉਹ ਡਿਗਦੇ ਨਹੀਂ ਹਨ ਧਰਮ ਨਹੀਂ ਛੱਡਦੇ ਬੜੇ ਲਾਲਚ ਦਿੱਤੇ ਗਏ ਸਤਿਗੁਰੂ ਦੇ ਪਿਆਰੇ ਭਾਈ ਤਾਰੂ ਸਿੰਘ ਨੂੰ ਥੋੜੇ ਲਾਲਚ ਦਿੱਤੇ ਸਹਿਬਜ਼ਾਦਿਆਂ ਨੂੰ ਥੋੜੇ ਲਾਲਚ ਦਿੱਤੇ ਡਿਗੇ ਨਹੀਂ ਡੋਲੇ ਨਹੀਂ ਧਰਮ ਤੋਂ ਦ੍ਰਿੜ ਕਰ ਰਹੇ ਹੋ ਕਿਉਂਕਿ ਗੁਰਮੰਤਰ ਹਿਰਦੇ ਵਿੱਚ ਹੈ ਗੁਰਮੰਤਰ ਦੀ ਕਮਾਈ ਹੈ ਪੂਰਨ ਹੋਏ ਉਹ ਪੂਰਨ ਰੂਪ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਤ੍ਰਿਪਤਾਨੀ ਉਹ ਸੰਤੋਖ ਨਾਲ ਰੱਜ ਜਾਂਦੇ ਆ ਉਹਨਾਂ ਨੂੰ ਸਤਿਗੁਰੂ ਤ੍ਰਿਪਤ ਕਰ ਦਿੰਦੇ ਐ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਹਮ ਤੁਮ ਮੈਂ ਮੇਰੀ ਜਿਹੜੀ ਹੰਗਤਾ ਹੈ ਇਹ ਉਹ ਵਾਹਿਗੁਰੂ ਵਿੱਚ ਤੇ ਸਾਡੇ ਵਿੱਚ ਜੀਵ ਵਿੱਚ ਜਿਹੜੀ ਮੈਂ ਮੇਰੀ ਹੈ ਜਿਹਦੇ ਕਰਕੇ ਅਸੀਂ ਵੱਖਰੇ ਭਾਸਦੇ ਆ ਇਹ ਵੱਖਰਾ ਰੂਪ ਦਿਸਦਾ ਹੈ ਉਹ ਵਾਹਿਗੁਰੂ ਦਾ ਰੂਪ ਨਹੀਂ ਸਾਰਿਆਂ ਵਿੱਚ ਦਿਸਦਾ ਦ੍ਰਿਸ਼ਟੀ ਭੇਜਦਾ ਹੈ ਇਹੋ ਬੇਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਮਾਰੇ ਕਹਿੰਦੇ ਹੰਗਤਾ ਦਾ ਜਿਹੜਾ ਕਾਰਨ ਹੈ ਤਿੰਨ ਕੀ ਬਾਤ ਬਿਲਾਨੀ ਉਹ ਸਤਿਗੁਰੂ ਨੇ ਗੁਰਮੰਤਰ ਦੀ ਕਮਾਈ ਨਾਲ ਇਹ ਹੰਗਤਾ ਮੇਟ ਦਿੱਤੀ ਨਿਮਰਤਾ ਬਖਸ਼ਿਸ਼ ਕਰਕੇ ਮਾਰੇ ਕਹਿੰਦੇ ਵਿੱਚੀ ਜਿਹੜੀ ਜੀਵ ਆਤਮਾ ਬਿਲਾ ਜਾਂਦੀ ਹੈ ਮਿਲ ਜਾਂਦੀ ਹੈ ਅਲੰ ਓੰਕਾਰ ਮਿਲ ਥੈਲੀ ਹੋਈ ਹੈ ਉਦਾਹਰਣ ਦੇ ਕੇ ਸਮਝਾਉਂਦੇ ਆ ਜਿਵੇਂ ਅਲੰਕਾਰ ਕੋਈ ਗਹਿਣਾ ਹੋਵੇ ਕੋਈ ਹਾਰ ਹੈ ਕੋਈ ਚੂੜੀ ਹੈ ਕੋਈ ਕਾਂਟਾ ਹੈ ਕੋਈ ਮੁੰਦਰੀ ਹੈ ਸ਼ਾਂਪ ਹੈ ਕੁਝ ਵੀ ਗਹਿਣਾ ਸੋਨੇ ਦਾ ਤਾਂ ਜਦੋਂ ਸੁਨਿਆਰੇ ਵੀਰ ਕੋਲ ਜਾਂਦੇ ਆ ਉਹਨੂੰ ਕਹਿੰਦੇ ਆ ਵੀ ਇਹਦੀ ਥਾਂ ਤੇ ਆ ਬਣਾ ਦੇ ਉਹ ਪਹਿਲਾਂ ਉਹਨੂੰ ਢਾਲਦਾ ਹੈ ਉਹਨੂੰ ਤਾ ਦਿੰਦਾ ਅਗਨੀ ਦਾ ਉਹਨੂੰ ਜਦੋਂ ਕੁਠਾਰੀ 'ਚ ਪਾ ਕੇ ਢਾਲਦਾ ਮਿਲ ਥੈਲੀ ਹੋਈ ਹੈ ਤਾਂ ਫਿਰ ਉਹ ਰਹਿਣੀ ਬਣ ਜਾਂਦੀ ਹੈ ਡਲੀ ਬਣ ਜਾਂਦੀ ਹੈ ਸਿਉਣੇ ਦੀ ਉਹ ਸਿਉਣੇ ਦੀ ਡਲੀ ਜਿਹੜੀ ਹੁੰਦੀ ਹੈ ਉਹਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਇਹ ਪਹਿਲਾਂ ਹਾਰ ਸੀ ਜਾਂ ਇਹ ਮੁੰਦਰੀ ਸੀ ਜਾਂ ਇਹ ਕਾਂਟਾਗਾ ਕੀ ਹੈ ਉਹ ਇੱਕ ਸਿਉਣੇ ਦਾ ਰੂਪ ਧਾਰਨ ਕਰ ਲੈਂਦਾ ਇਸੇ ਤਰ੍ਹਾਂ ਇਹ ਜੀਵ ਹੰਗਤਾ ਕਰਕੇ ਉਹ ਵਾਹਿਗੁਰੂ ਤੋਂ ਪੈਦਾ ਹੋਏ ਵੇ ਵੱਖਰੇ ਵੱਖਰੇ ਦਿਖਾਈ ਦਿਸਦੇ ਆ ਭੇਦ ਦਿਸ ਰਿਹਾ ਮਾਰੇ ਕਹਿੰਦੇ ਜਦੋਂ ਗੁਰਮੰਤਰ ਦੀ ਕਮਾਈ ਕਰਕੇ ਅਭਿਆਸ ਦੇ ਤਾ ਦੇ ਨਾਲ ਗੁਰੂ ਰੂਪ ਸੁਨਿਆਰਾ ਆਪਣੀ ਥੈਲੀ ਬਣਾ ਲੈਂਦਾ ਭਾਵ ਆਪਣੇ ਸਰੂਪ ਦੀ ਅਭੇਦਤਾ ਦੇ ਦਿੰਦਾ ਹੈ ਤਾਂ ਵਾਹਿਗੁਰੂ ਵਿੱਚ ਹੀ ਮਿਲ ਜਾਂਦੇ ਜਿਵੇਂ ਭਗਤ ਜੀ ਨੇ ਕਿਹਾ ਨਾ ਅਬ ਤੋ ਜਾਏ ਚੜੇ ਹੈ ਸਿੰਘਾਸਣ ਮਿਲਾ ਹੈ ਸਾਰੰਗ ਪਾਣੀ ਭਗਤ ਜੀ ਕਹਿੰਦੇ ਹੁਣ ਤਾਂ ਉਹ ਵਾਹਿਗੁਰੂ ਦੇ ਸਰੂਪ ਰੂਪੀ ਸਿੰਘਾਸਣ ਵਿੱਚ ਭੇਦ ਹੋ ਗਏ ਹੁਣ ਕੋਈ ਪਛਾਣ ਨਹੀਂ ਸਕਦਾ ਦੱਸ ਨਹੀਂ ਸਕਦਾ ਵੀ ਕਿ ਰਵਿਦਾਸ ਕੌਣ ਹੈ ਤੇ ਵਾਹਿਗੁਰੂ ਕੌਣ ਹੈ ਇੱਕ ਮਿੱਕ ਹੋ ਗਏ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਮਿਲ ਥੈਲੀ ਹੋਈ ਹੈ ਉਹ ਗਹਿਣਾ ਮਿਲ ਕੇ ਵੱਖਰਾ ਰੂਪ ਛੱਡ ਕੇ ਡਲੀ ਸੋਨੇ ਦੀ ਬਣਦਾ ਰੂਪ ਦੇ ਵਿੱਚ ਅਭੇਦ ਹੋ ਕੇ ਜੀਵ ਆਤਮਾ ਵਿੱਚ ਲੀਨ ਹੋ ਜਾਂਦੀ ਹੈ ਤਾਤੇ ਕਨਕ ਵਖਾਨੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਕੋਈ ਮੱਖਰਾ ਨਹੀਂ ਕਹਿੰਦਾ ਕਨਕ ਸੋਨਾ ਹੀ ਕਹਿੰਦਾ ਹੈ ਕੋਈ ਗਹਿਣੇ ਦਾ ਨਾਮ ਨਹੀਂ ਦਿੰਦਾ ਇਸ ਕਰਕੇ ਜਦੋਂ ਕੋਈ ਗੁਰਮੰਤਰ ਦਾ ਅਭਿਆਸ ਕਰਕੇ ਪੁੱਗ ਜਾਂਦਾ ਹੈ ਪੂਰਨ ਹੋ ਜਾਂਦਾ ਹੈ ਬ੍ਰਹਮ ਗਿਆਨੀ ਹੋ ਜਾਂਦਾ ਹੈ ਉਹ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਸ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਫਿਰ ਉਹਨਾਂ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮਾ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਹੜੇ ਗੁਰੂ ਦੀ ਸਾਖੀ ਸਿੱਖਿਆ ਗੁਰਮੰਤਰ ਦੀ ਕਵਾਈ ਕਰਦੇ ਉਹਨਾਂ ਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਆ ਤੁਮਾਰੇ ਕਹਿੰਦੇ ਫਿਰ ਕੀ ਹੁੰਦਾ ਸਹਿਜ ਸੁਖ ਸੋਭਾ ਉਹਨਾਂ ਦੇ ਅੰਦਰ ਸਹਿਜ ਗਿਆਨ ਪੈਦਾ ਹੋ ਜਾਂਦਾ ਬ੍ਰਹਮ ਗਿਆਨ ਸੁਖ ਸ਼ਾਂਤੀ ਮਿਲ ਜਾਂਦੀ ਹੈ ਤਿੰਨਾਂ ਲੋਕਾਂ ਦੇ ਵਿੱਚ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਉਹਨਾਂ ਦੀ ਸੋਭਾ ਹੁੰਦੀ ਹੈ ਬਾਜੇ ਅਨਹਤ ਬਾਣੀ ਉਹਨਾਂ ਦੇ ਅੰਦਰ ਅਨਾਹਤ ਨਾਦ ਚੱਲ ਪੈਂਦਾ ਹੈ ਜਦੋਂ ਕੋਈ ਧਿਆਨ ਕਰਦਾ ਹੈ ਕਈ ਵਾਰ ਕਈ ਤਰ੍ਹਾਂ ਦੇ ਸੰਖਾਦਕ ਘੰਟੀਆਂ ਆਦਿਕ ਦੇ ਨਾਦ ਸੁਣਦੇ ਆ ਜੋਗੀ ਲੋਕ ਇਸੇ ਵਿੱਚ ਸੁਣਨ ਵਿੱਚ ਲੀਨ ਰਹਿੰਦੇ ਆ ਕਾਲ ਦੇ ਅਧੀਨ ਆ ਸਿੱਖ ਨੂੰ ਇਹਨਾਂ ਵਿੱਚ ਲੀਨ ਰਹਿਣ ਦਾ ਹੁਕਮ ਨਹੀਂ ਹੈ ਸਿੱਖ ਲਈ ਜਿਹੜਾ ਸ਼ਬਦ ਹੈ ਸ਼ਬਦ ਚੱਲ ਪੈਣਾ ਅਜੱਪਾ ਜਾਪ ਇਹ ਅਨਾਹਦ ਨਾਦ ਹੈ ਸਿੱਖ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਸਿੱਖ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਸ਼ਬਦ ਦੀ ਧੁਨੀ ਜਿਹੜੀ ਅੰਦਰ ਅਜੱਪਾ ਜਾਪ ਚੱਲ ਰਿਹਾ ਸੁਤੇ ਸਿੱਧ ਚੱਲ ਰਿਹਾ ਆਪਣੇ ਆਪ ਹੱਦ ਤੋਂ ਰਹਿਤ ਜਿਹੜਾ ਸ਼ਬਦ ਦਾ ਜਾਪ ਚੱਲ ਰਿਹਾ ਅੰਦਰ ਸੁਤੇ ਸਿੱਧ ਬਿਨਾ ਜੀਵ ਹਲਾਇਆ ਬਿਨਾ ਬੋਲਿਆ ਬਿਨਾ ਯਤਨ ਉਹਦੇ ਵਿੱਚ ਧਿਆਨ ਧਰਨਾ ਉਹਨੂੰ ਅਨਾਹਦ ਨਾਦ ਕਹਿੰਦੇ ਆ ਇਸ ਲਈ ਸਤਿਗੁਰੂ ਜੀ ਕਹਿੰਦੇ ਫਿਰ ਅਨਹਦ ਵਾਜੇ ਵੱਜ ਪੈਂਦੇ ਕਹੋ ਨਾਨਕ ਨਿਹ ਚਲ ਘਰ ਬਾਦਿਓ ਫਿਰ ਉਹ 84 ਤੋਂ ਪਰੇ ਹੋ ਜਾਂਦੇ ਆ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਆ ਉਹਨਾਂ ਨੂੰ ਚਲ ਘਰ ਕਿਹੜਾ ਘਰ ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਬਜ਼ੁਰਗ ਜਾਣਦੇ ਆ ਸਿਆਣੇ ਪੁਰਾਣੇ ਸਮਿਆਂ 'ਚ ਘੜੀਆਂ ਨਹੀਂ ਸੀ ਹੁੰਦੀਆਂ ਆਕਾਸ਼ ਵਿੱਚ ਤਾਰੇ ਦੇਖ ਕੇ ਸਿਆਣੇ ਟਾਈਮ ਦੱਸਦੇ ਤੇ ਬਜ਼ੁਰਗ ਕਹਿੰਦੇ ਭਾਈ ਆ ਧਰੂ ਦੀ ਤਾਰੇ ਦੀ ਸੇਧ ਰੱਖੀ ਬਾਕੀ ਤਾਰੇ ਹਿਲਦੇ ਆ ਇਹ ਆਪਣੀ ਥਾਂ ਤੇ ਅਟਲ ਹੈ ਇਹ ਨਹੀਂ ਹਿਲਦਾ ਮਹਾਰਾਜ ਨੇ ਬਾਣੀ 'ਚ ਉਦਾਹਰਣ ਦੇ ਦਿੱਤੀ ਅਟਲ ਭਇਓ ਤਰੂ ਜਾ ਕੈ ਸਿਮਰਨ ਉਹਦੇ ਸਿਮਰਨ ਕਰਕੇ ਅਟਲ ਹੋ ਗਿਆ ਇਸ ਲਈ ਮਹਾਰਾਜ ਕਹਿੰਦੇ ਫਿਰ ਅਚਲ ਪਦਵੀ ਉਹ ਵਾਹਿਗੁਰੂ ਦੇ ਸਿਮਰਨ ਕਰਕੇ ਪ੍ਰਾਪਤ ਹੋ ਜਾਂਦੀ ਹੈ ਸੱਚਖੰਡ ਘਰ ਮਿਲ ਜਾਂਦਾ ਹੈ ਗੁਰ ਕੀਓ ਬੰਦਾਨੀ ਇਹ ਗੁਰੂ ਜਿਹੜਾ ਅਵਨਾਸੀ ਘਰ ਹੈ ਗੁਰੂ ਬਖਸ਼ਿਸ਼ ਕਰਦਾ ਗੁਰੂ ਤੋਂ ਬਿਨਾ ਕਿਤੇ ਘਰ ਨਹੀਂ ਮਿਲਦਾ ਭਾਈ ਡੱਲੇ ਨੇ ਕਿਹਾ ਸੀ ਨਾ ਮਹਾਰਾਜ ਪੀੜੀ ਜਿੰਨੀ ਜਗ੍ਹਾ ਦੇ ਦਿਓ ਤਾਂ ਮਹਾਰਾਜ ਨੇ ਕਿਹਾ ਸੀ ਭਾਈ ਡੱਲੇ ਕੁਝ ਹੋਰ ਮੰਗ ਲਾ ਕਹਿੰਦਾ ਮਹਾਰਾਜ ਨਹੀਂ ਪੀੜੀ ਜਿੰਨੀ ਜਗ੍ਹਾ ਦੇ ਦਿਓ ਚਰਨਾਂ ਵਿੱਚ ਸੱਚਖੰਡ ਵਿੱਚ ਮਹਾਰਾਜ ਕਹਿੰਦੇ ਭਾਈ ਇਹ ਸਾਡਾ ਸੂਲ ਹੈ ਅੰਮ੍ਰਿਤ ਛਕੇ ਬਿਨਾ ਸਾਡੇ ਚਰਨਾਂ 'ਚ ਅਵਨਾਸੀ ਘਰ ਨਹੀਂ ਮਿਲਦਾ ਪੀੜੀ ਜਿੰਨੀ ਜਗ੍ਹਾ ਨਹੀਂ ਮਿਲਦੀ ਇਸ ਲਈ ਜੇ ਸੱਚਖੰਡ 'ਚ ਥਾਂ ਲੈਣੀ ਹੈ ਅਵਨਾਸੀ ਥਾਂ ਲੈਣਾ ਬੇਗਮਪੁਰੇ ਦਾ ਵਾਸੀ ਬਣਨਾ ਹੈ ਫਿਰ ਅੰਮ੍ਰਿਤ ਛਕ ਫਿਰ ਭਾਈ ਡੱਲੇ ਨੇ ਪਰਿਵਾਰ ਸਮੇਤ ਆਪਣੇ ਸਿਪਾਹੀਆਂ ਸਮੇਤ ਸਤਿਗੁਰੂ ਜੀ ਦੀ ਹਜ਼ੂਰੀ ਤਖਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਛਕਿਆ ਭਾਈ ਅੱਜ ਪ੍ਰਕਾਸ਼ ਪੁਰਬ ਹੈ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਗੁਰੂ ਗ੍ਰੰਥ ਸਾਹਿਬ ਜੈਸੇ ਗੁਰੂ ਨੂੰ ਅਮਨਾਸੀ ਗੁਰੂ ਨੂੰ ਗੁਰੂ ਨਹੀਂ ਧਾਰਨ ਕੀਤਾ ਉਹ ਮਹਾਰਾਜ ਕਹਿੰਦੇ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਨਿਗੁਰੇ ਪੁਣੇ ਦੀ ਝੂਠ ਲਾਈਏ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਾਜੇ ਚੜੀਏ ਲੋਕ ਸੁਖੀਏ ਪਰਲੋਕ ਸੋਹਲੇ ਦੀ ਦਾਤ ਸਤਿਗੁਰੂ ਕਿਰਪਾ ਕਰਨਗੇ ਭੁੱਲਾਂ ਚੁੱਕਾਂ ਦੀ ਖੇਵਾ ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ ਜੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹ ਚਲ ਘਰ ਬਾਦੇਓ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ